ਜਾਹੇ ਗਿਆਨ ਤੈ ਧਰਮ ਹੈ ਧਰਮ ਤੇ ਬਿਨਾ ਕੋਈ ਗਿਆਨ ਨਹੀਂ ਪਰ ਗਿਆਨ ਦੇ ਨਾਂ ਤੇ ਜੇ ਅਗਿਆਨਤਾ ਵੰਡੇ ਉਹ ਧਰਮ ਹੈ ਗਿਆਨ ਦੇ ਨਾਂ ਤੇ ਜੇ ਡੁਪਲੀਕੇਟ ਗਿਆਨ ਵੰਡੇ ਜਿਵੇਂ ਡੁਪਲੀਕੇਟ ਕਰੰਸੀ ਹੁੰਦੀ ਹੈ ਨਾਮ ਤਾਂ ਹੈ ਨਾ ਨਾਮ ਤਾਂ ਹੈ ਇਹ ਡੁਪਲੀਕੇਟ ਧਨ ਵੰਡੇ ਦੁਨੀਆ ਨੂੰ ਭਾਵੇਂ ਨਾ ਪਤਾ ਲੱਗੇ ਚੱਲ ਜਾਂਦਾ ਚੱਲ ਵੀ ਰਿਹਾ ਪਰ ਸਰਕਾਰ ਦੀ ਨਿਗਾਹ ਦੇ ਵਿੱਚ ਅਪਰਾਧ ਹੈ ਸਰਕਾਰ ਦੇ ਕਾਨੂੰਨ ਦੇ ਮੁਤਾਬਕ ਅਪਰਾਧ ਸਰਕਾਰ ਇੱਥੇ ਪਰਮੇਸ਼ਰ ਦੀ ਹੈ ਪਰਮੇਸ਼ਰ ਦੇ ਘਰੋਂ ਜੋ ਆਇਆ ਤਾਂ ਉਹ ਸੱਚਾ ਹੈ ਪਰਮੇਸ਼ਰ ਦੇ ਘਰੋਂ ਜੋ ਨਾਮ ਧਨ ਆਇਆ ਹੈ ਜੋ ਬਾਣੀ ਆਈ ਹੈ ਦਰਗਾਹ ਚੋਂ ਤੁਰਕੀ ਬਾਣੀ ਉਹਨੇ ਜੋ ਗਿਆਨ ਦਿੱਤਾ ਸੱਚਾ ਗਿਆਨ ਹੈ ਉਹ ਸੱਚਾ ਧਨ ਹੈ ਜੇ ਤਾਂ ਕੋਈ ਉਹ ਦਿੰਦਾ ਫਿਰ ਤਾਂ ਸੱਚਿਆਰ ਹੈ ਸੱਚਿਆਰ ਜਿਹੜੇ ਕੂੜਿਆਰ ਹੁੰਦੇ ਨੇ ਨਾ ਉਹਨਾਂ ਕੋਲ ਤਾਂ ਨਹੀਂ ਹੁੰਦਾ ਉਹ ਮਾਇਆ ਧਾਰੀ ਹੁੰਦੇ ਨੇ ਅਸਲ ਤਾਂ ਮਾਇਆ ਵਾਸਤੇ ਹੀ ਕਰਦੇ ਨੇ ਜੋ ਕੁਝ ਕਰਦੇ ਨੇ ਤਪ ਕਰਦੇ ਨੇ ਮਾਇਆ ਵਾਸਤੇ ਲੋਭ ਵਾਸਤੇ ਕਰਦੇ ਨੇ ਜਪ ਕਰਦੇ ਨੇ ਤਾਂ ਲੋਭ ਵਾਸਤੇ ਕਰਦੇ ਨੇ ਜੇ ਕੋਈ ਹੋਰ ਪਰਪੰਚ ਰਚਦੇ ਨੇ ਲੋਕਾਂ ਦੀ ਸੇਵਾ ਦਾ ਉਹਦੇ ਪਿੱਛੇ ਵੀ ਉਹਨਾਂ ਦਾ ਲੋਭ ਹੁੰਦਾ ਪ੍ਰਭਤਾ ਹੁੰਦੀ ਹੈ ਜਾਂ ਪ੍ਰਭਤਾ ਦੀ ਇੱਛਾ ਹੁੰਦੀ ਹੈ ਉਹਨਾਂ ਦੀ ਕੋਈ ਵਡਿਆਈ ਦੀ ਇੱਛਾ ਹੁੰਦੀ ਹੈ ਸੰਸਾਰੀ ਸਭ ਕੁਝ ਸੰਸਾਰੀ ਖੇਡ ਹੁੰਦੀ ਹੈ ਉਹਨਾਂ ਦੀ ਮਨ ਨੀਵਾ ਕਰਨ ਵਾਸਤੇ ਨਹੀਂ ਹੁੰਦੇ ਆਪਣੀ ਵਡਿਆਈ ਕਰਾਉਣ ਵਾਸਤੇ ਹੁੰਦੇ ਐਸੇ ਧਰਮਾਂ ਬਾਰੇ ਐਸੇ ਧਰਮ ਹੁਣ ਵੀ ਨੇ ਜਦੋਂ ਗੁਰਬਾਣੀ ਲਿਖੀ ਜਾਂਦੀ ਰਹੀ ਹੈ ਭਗਤਾਂ ਕਾਲ ਦੇ ਵਿੱਚ ਗੁਰੂ ਕਾਲ ਦੇ ਵਿੱਚ ਉਦੋਂ ਵੀ ਰਹੇ ਨੇ ਉਦੋਂ ਥੋੜੀ ਜਵਾਨ ਦਬੀ ਹੋਈ ਹੁੰਦੀ ਹੈ ਚੁੱਪ ਕਰ ਜਾਂਦੇ ਨੇ ਇਹ ਧਾਰਮਿਕ ਅਤਵਾਦ ਹੈ ਜਿਹੜਾ ਪਬਲਿਕ ਨੂੰ ਲੁੱਟਣਾ ਤੇ ਕੁੱਟਣਾ ਹੈ ਨਾ ਪਖੰਡਵਾਦ ਨਾਲ ਇਹ ਧਾਰਮਿਕ ਅਤਵਾਦ ਹੈ ਪਬਲਿਕ ਦਾ ਸ਼ੋਸ਼ਣ ਕਰਨਾ ਇਹ ਧਾਰਮਿਕ ਅਤਵਾਦ ਹੈ ਡਰਾ ਕੇ ਭੈ ਦੇ ਕੇ ਉਹਨਾਂ ਤੋਂ ਦਾਨ ਕਰਵਾਉਣਾ ਉਹਨਾਂ ਤੋਂ ਜਾਪ ਕਰਵਾਉਣੇ ਉਹਨਾਂ ਦੇ ਪਿਤਰਾਂ ਦਾ ਦੇ ਕੇ ਕਿ ਉਹਨਾਂ ਨੂੰ ਪਿਤਰਾਂ ਨੂੰ ਪਹੁੰਚੂ ਇਹ ਇਹ ਸਭ ਜੋ ਕਰਾਇਆ ਗਿਆ ਹੈ ਸਭ ਧਾਰਮਿਕ ਅਤਵਾਦ ਹੈ ਬਲੈਕਮੇਲਿੰਗ ਧਰਮ ਦੇ ਨਾਂ ਤੇ ਇਹ ਜਦੋਂ ਭਗਤਕਾਲ ਸੀ ਉਦੋਂ ਵੀ ਸੀ ਅਸਲ ਦੇ ਵਿੱਚ ਭਗਤ ਕਾਲ ਹੀ ਇਹਨਾਂ ਦੇ ਰਿਐਕਸ਼ਨ ਵਜੋਂ ਪੈਦਾ ਹੋਇਆ ਇਹ ਐਕਸ਼ਨ ਜ਼ਿਆਦਾ ਦੇਰ ਚੱਲਦਾ ਸੰਸਾਰ 'ਚ ਇਹ ਐਕਸ਼ਨ ਤਾਂ ਹਮੇਸ਼ਾ ਹੀ ਚੱਲਦਾ ਹੈ ਇਹਦੇ ਰਿਐਕਸ਼ਨ ਦੇ ਵਿੱਚ ਪਰਮੇਸ਼ਰ ਦੀ ਦਰਗਾਹ 'ਚੋਂ ਬਾਣੀ ਆਉਂਦੀ ਹੈ ਕੋਈ ਇੱਥੇ ਪੈਦਾ ਹੁੰਦੇ ਨੇ ਸੱਚ ਪੈਦਾ ਹੁੰਦਾ ਹੈ ਸਚਿਆਰੇ ਪੈਦਾ ਕਰਦਾ ਪਰਮੇਸ਼ਰ ਕਿਸੇ ਨੂੰ ਭੇਜਦਾ ਹੈ ਜਾਂ ਭੇਜੇ ਹੋਏ ਹੁੰਦੇ ਨੇ ਹਮੇਸ਼ਾ ਹੀ ਰਹਿੰਦੇ ਨੇ ਸਚਿਆਰੇ ਘੜਦਾ ਹਮੇਸ਼ਾ ਹੀ ਰਹਿੰਦਾ ਤਿਆਰ ਕਰਦਾ ਹਮੇਸ਼ਾ ਹੀ ਰਹਿੰਦਾ ਕੁਝ ਦੇਰ ਵਾਸਤੇ ਇਹਨਾਂ ਦਾ ਰਾਜ ਹੋ ਜਾਂਦਾ ਫਿਰ ਉਹ ਹੋਰ ਬੰਦੇ ਪੈਦਾ ਕਰ ਦਿੰਦਾ ਉਹ ਇਹਨਾਂ ਦੇ ਖਿਲਾਫ ਆਵਾਜ਼ ਉਠਾ ਉਠਾਉਂਦੇ ਸੱਚ ਦੀ ਆਵਾਜ਼ ਉੱਠਦੀ ਹੈ ਫਿਰ ਜਦ ਸੱਚ ਦੀ ਆਵਾਜ਼ ਉੱਠਦੀ ਹੈ ਅਸਲ ਦੇ ਵਿੱਚ ਤਾਂ ਆਵਾਜ਼ ਹੁੰਦੀ ਹੈ ਪਬਲਿਕ ਵਾਸਤੇ ਵੀ ਇਹਨਾਂ ਤੇ ਬਚੋ ਇਹਨਾਂ ਨੂੰ ਉਪਦੇਸ਼ ਹੁੰਦਾ ਵੀ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਆਪਣੇ ਵਾਸਤੇ ਤੁਹਾਡੇ ਆਪਣੇ ਵਾਸਤੇ ਵੀ ਚੰਗਾ ਨਹੀਂ ਤੁਹਾਡਾ ਜਨਮ ਐਵੇਂ ਜਾਂਦਾ ਜਿਵੇਂ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ ਅੰਤਕਾਲ ਕਾਤੀ ਕਟਿਓ ਬਾਸ ਨਰਕ ਕੋ ਲੀਨ ਉਹਨਾਂ ਨੂੰ ਗੱਲ ਕਹੀ ਹੈ ਜਿਹੜੇ ਇਹ ਕੰਮ ਕਰਦੇ ਸੀ ਮਹਿਲ ਭੇਖ ਪਾ ਕੇ ਧਾਰਮਿਕ ਬੰਦੇ ਬਣ ਕੇ ਬਲੈਕਮੇਲ ਕਰਦੇ ਸੀ ਲੋਕਾਂ ਨੂੰ ਵਸ ਵਿੱਚ ਕਰਨ ਵਾਸਤੇ ਭੇਸ ਪਾਇਆ ਸੀ ਆਪਣਾ ਮਨ ਵਸ ਵਿੱਚ ਕਰਨ ਵਾਸਤੇ ਭੇਸ ਨਹੀਂ ਸੀ ਪਾਇਆ ਵਸਤਾ ਕਰਨਾ ਸੀ ਆਪਣਾ ਮਨ ਪਰ ਇਹ ਤਾਂ ਕਹਿੰਦੇ ਨੇ ਪਰਮੇਸ਼ਰ ਨੂੰ ਵਸ ਕਰਨਾ ਇਹ ਤਾਂ ਰੱਬ ਨੂੰ ਵਸ ਕਰਨ ਨੂੰ ਫਿਰਦੇ ਨੇ ਫਿਰ ਕਹਿੰਦੇ ਫਿਰ ਬੋਲ ਜਾ ਜੇ ਰੱਬ ਵਸ ਆ ਜਾ ਫਿਰ ਜੋ ਮਰਜ਼ੀ ਕਰਾਈਏ ਤੇ ਕ੍ਰਿਸ਼ਨ ਵਸ ਕੀਤਾ ਹੋਇਆ ਦਿਖਾਇਆ ਇਹਨਾਂ ਨੇ ਝੂਠਿਆਂ ਨੇ ਗਊਆਂ ਚਾਰਦਾ ਦਿਖਾਇਆ ਇਹ ਜੈ ਕ੍ਰਿਸ਼ਨ ਉਹ ਜਿਹੜਾ ਬਚ ਆ ਗਿਆ ਜਿਵੇਂ ਸਾਜੀ ਰਲਾਇਆ ਹੁੰਦਾ ਕੋਈ ਇਹਦੇ ਬਾਰੇ ਕਬੀਰ ਵੀ ਕੁਝ ਕਹਿ ਰਿਹਾ ਹੈ ਫਰੀਦ ਵੀ ਕੁਝ ਕਹਿ ਰਿਹਾ ਹੈ ਕਬੀਰ ਨੇ ਤਾਂ ਕਿਹਾ ਸੀ ਰਾਮ ਕਹਿਣ ਵੇ ਭੇਦ ਹੈ ਗੁਰੂ ਕਾ ਕਹਿੰਦੇ ਨੇ ਰਾਮ ਨਾਮ ਕਰਤਾ ਸਭ ਜਗ ਫਿਰੇ ਫਰੀਦ ਵੀ ਕੁਝ ਕਹਿ ਰਿਹਾ ਹੁਣ ਫਰੀਦ ਕੀ ਕਹਿ ਰਿਹਾ ਸਾਰਿਆਂ ਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਫਰੀਦ ਇਹਨਾਂ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਸਿਆਣੇ ਹੋ ਆਮ ਪਬਲਿਕ ਨੂੰ ਅਕਲ ਵਾਲੇ ਹੋ ਸੂਝਵਾਨ ਹੋ ਅਕਲ ਲਤੀਫ ਲਤੀਫ ਦਾ ਮਤਲਬ ਸੂਝਵਾਨ ਤਾਂ ਇਹਨਾਂ ਦੇ ਅੰਦਰ ਕਾਲੇ ਲੇਖ ਕਿਉਂ ਲਿਖਦੇ ਹੋ ਇਹਨਾਂ ਦਾ ਅੰਦਰ ਕਾਲਾ ਕਿਉਂ ਕਰਦੇ ਹੋ ਕਰਦੇ ਹੋ ਇਹਨਾਂ ਦੇ ਅੰਦਰ ਚਿੱਟਾ ਕਰੋ ਚਿੱਟੇ ਲੇਖ ਲਿਖੋ ਗਿਆਨ ਦਾ ਇਹਨਾਂ ਨੂੰ ਇਹਨਾਂ ਨੂੰ ਭਰਮ ਕਿਉਂ ਪੈਦਾ ਕਰਦੇ ਹੋ ਇਹਨਾਂ ਦੇ ਅੰਦਰ ਲੋਕਾਂ ਦੇ ਤੁਸੀਂ ਭਰਮ ਜਾਲ 'ਚ ਕਿਉਂ ਫਸਾਉਨੇ ਹੋ ਫਸੇ ਤਾਂ ਪਹਿਲਾਂ ਹੀ ਨੇ ਇਹਨਾਂ ਨੂੰ ਭਰਮ 'ਚੋਂ ਬਾਹਰ ਕੱਢੋ ਇਹਨਾਂ ਨੂੰ ਸੱਚ ਦਾ ਗਿਆਨ ਕਰਾਓ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਕਾਲੇ ਲੇਖ ਕਿਉਂ ਲਿਖਦਾ ਇਹਨਾਂ ਨੂੰ ਭਰਮ ਚ ਕਿਉਂ ਫਸਾਉਂਦੇ ਹੋ ਤੁਸੀਂ ਅਸਲ ਦੇ ਵਿੱਚ ਸਾਰੇ ਭਰਮ ਗਿਆਨੀ ਹੁੰਦੇ ਨੇ ਜਿਹੜੇ ਭਰਮ ਗਿਆਨੀ ਹੁੰਦੇ ਨੇ ਉਹ ਐਸਾ ਚੱਕਰ ਚਲਾਉਂਦੇ ਨੇ ਐਸਾ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਆਪਣਾ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਸਾਨੂੰ ਪਰਮਾਤਮਾ ਦਾ ਪਤਾ ਨਹੀਂ ਔਰ ਕਿਸੇ ਨੂੰ ਵੀ ਅੱਗੇ ਨਹੀਂ ਨਿਕਲਣ ਦਿੰਦਾ ਚਾਹੁੰਦੇ ਕਿਸੇ ਨੂੰ ਵੀ ਸਵਾਲ ਨਹੀਂ ਕਰਨ ਦਿੰਦੇ ਧਰਮ ਤੇ ਕਹਿੰਦੇ ਨੇ ਸ਼ਰਧਾ ਸਵਾਲ ਕਰੀਦਾ ਹੀ ਨਹੀਂ ਹੁੰਦਾ ਤਰਕ ਨਹੀਂ ਕਰੀਦਾ ਹੁੰਦਾ ਧਰਮ ਤੇ ਤਰਕ ਉਹਨਾਂ ਨੂੰ ਨੰਗੇ ਕਰ ਦੂਗਾ ਜੇ ਤਰਕ ਕਰਨਗੇ ਪਰਖੀ ਦੀ ਨਹੀਂ ਹੁੰਦੀ ਗੱਲ ਟੋਕੀ ਦੀ ਨਹੀਂ ਹੁੰਦੀ ਗੱਲ ਜਿੰਨਾ ਮਰਜ਼ੀ ਅਸੀਂ ਝੂਠ ਬੋਲ ਲਈਏ ਜੋ ਮਰਜ਼ੀ ਕਹਿ ਦਈਏ ਟੋਕਣਾ ਨਹੀਂ ਤੁਸੀਂ ਇਹੀ ਪੜ੍ਹਾਈ ਇਹ ਪੜਾਉਂਦੇ ਹੁੰਦੇ ਨੇ ਸਾਰੇ ਜਿੰਨੇ ਧਰਮ ਨੇ ਖੋਟੇ ਧਰਮ ਜਿਹੜੇ ਨੇ ਇਹ ਅਧੂਰੇ ਧਰਮ ਨੇ ਜਿਹੜੇ ਇਹੀ ਪੜਾਉਂਦੇ ਨੇ ਲੇਕਿਨ ਜਿਹੜਾ ਸੱਚਾ ਧਰਮ ਉਹ ਨਹੀਂ ਪੜਾਉਂਦਾ ਉਹ ਕਹਿੰਦਾ ਉਹਦੇ ਕੋਲ ਤਾਂ ਵਾਧੂ ਹੈ ਡੋਰ ਕਹਿੰਦਾ ਪੁੱਛ ਜਿਹੜਾ ਕੁਝ ਪੁੱਛਣਾ ਉਹਨੇ ਬੁੱਧੀ ਵਿਕਸਿਤ ਕਰਨੀ ਹੈ ਸਬਦੀ ਉੱਥੇ ਤਾਂ ਬੁੱਧਵਾਨ ਹੱਥ ਖੜੇ ਕਰ ਦਿੰਦੇ ਨੇ ਵੀ ਸਾਡੀ ਸਮਝ ਤੇ ਬਾਹਰ ਆ ਇੰਨਾ ਹੀ ਬਸ ਐ ਤੋਂ ਕਹਾ ਸਾਡੇ ਵਾਸਤੇ ਗੱਲ ਨਹੀਂ ਹੈ ਆਕਾਸ਼ ਐਡਾ ਬੜਾ ਜਿੱਡੀ ਬੜੀ ਮਰਜ਼ੀ ਪੰਡ ਬੰਨ ਲਓ ਤੁਸੀਂ ਆਕਾਸ਼ ਮੁਕਦਾ ਚੱਕਣੀ ਦਾ ਤੁਸੀਂ ਕੋਈ ਕਿੱਡੀ ਮਰਜ਼ੀ ਪੰਡ ਬੰਨ ਲਵੇ ਆਪਣੀ ਚੱਕਣ ਵਾਲਾ ਹੋਵੇ ਆਕਾਸ਼ ਤਾਂ ਬਧੇਰੋ ਕਹਿੰਦੇ ਬੱਲਾ ਹੋਰ ਬੱਲਾ ਹੋਰ ਪਾਲ ਆਕਾਸ਼ ਮੁਕਦਾ ਇਹ ਆਕਾਸ਼ ਬਾਣੀ ਦਾ ਗਿਆਨ ਹੈ ਇਹ ਆਕਾਸ਼ ਬਾਣੀ ਦਾ ਗਿਆਨ ਹੈ ਇਹ ਪੌਣ ਕੀ ਬਾਣੀ ਨਹੀਂ ਹੈ ਮੂੰਹ ਕਾ ਕੇ ਹਵਾ ਨਹੀਂ ਹੈ ਮੂੰਹ ਕਾ ਕੇ ਤਾਂ ਵਾਹ ਹੈ ਇੱਥੇ ਸੁਣਦਾ ਉੱਥੇ ਸੁਣਦਾ ਨਹੀਂ ਥੋੜੀ ਦੂਰ ਚਲੇ ਜਾਈਏ ਇਹ ਮੁੱਕਣ ਵਾਲੀ ਚੀਜ਼ ਨਹੀਂ ਹੈ ਅਸੀਮ ਸੰਸਾਰ ਦਾ ਗਿਆਨ ਅਸੀਮ ਨਹੀਂ ਹੁੰਦਾ ਜੇ ਮਾਇਆ ਸੀਮਤ ਹੈ ਤਾਂ ਗਿਆਨ ਵੀ ਸੀਮਤ ਹੈ ਮਾਇਆ ਦਾ ਨਿਰਾਕਾਰ ਅਸੀਮ ਹੈ ਤਾਂ ਗਿਆਨ ਵੀ ਅਸੀਮ ਹੈ ਨਿਰਾਕਾਰ ਅਸੀਮ ਹੈ ਤਾਂ ਗਿਆਨ ਵੀ ਅਸੀਮ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲਿਖ ਇਹਦਾ ਉਹ ਕਾਲੇ ਲੇਖ ਲਿਖੇ ਜਾ ਰਹੇ ਸੀ ਦੁਨੀਆ 'ਚ ਭਰਮ ਫੈਲਾਇਆ ਜਾ ਰਿਹਾ ਸੀ ਫਰੀਦ ਨੂੰ ਇਹ ਗੱਲ ਸਮਝ ਆ ਗਈ ਸੀ ਫਰੀਦ ਨੇ ਗੱਲ ਦੇਖ ਲਈ ਸੀ ਇਹ ਤਾਂ ਲੋਕ ਭਰਮ ਦੇ ਵਿੱਚ ਪਾ ਰਹੇ ਨੇ ਕਿ ਖੁਦ ਭਰਮ 'ਚੋਂ ਬਾਹਰ ਨਿਕਲਿਆ ਸੀ ਸੂਫੀ ਸੰਤਾਂ 'ਚੋਂ ਫਿਰ ਕੇਵਲ ਇੱਕ ਸੰਤ ਹੋਇਆ ਫਰੀਦ ਜਿਹੜਾ ਪਾਸ ਹੋਇਆ ਜਿਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ ਬਾਕੀ ਕੋਈ ਸੰਤ ਪਾਸ ਨਹੀਂ ਸੂਫੀ ਸੰਤਾਂ ਇਹ ਗਿਆਨ ਨਹੀਂ ਹੈ ਇਹ ਤਾਂ ਗੁਰੂ ਘਰ ਦਾ ਗਿਆਨ ਹੈ ਜਿਹੜੇ ਲੋਕ ਕਹਿੰਦੇ ਨੇ ਫਰੀਦ ਪਹਿਲਾਂ ਹੋਇਆ ਹੈ ਉਹ ਗਲਤ ਕਹਿੰਦੇ ਨੇ ਫਰੀਦ ਦੀ ਗੱਦੀ ਹੈ ਕਿ ਚਲਦੀ ਉੱਤੇ ਨੌ ਸਾਰਿਆਂ ਦੇ ਫਰੀਦ ਹੀ ਹੁੰਦਾ ਜਿਹੜਾ ਵੀ ਗੱਦੀ ਦਾ ਵਾਰਸ ਬਣਦਾ ਉਹਨਾਂ ਨੂੰ ਫਰੀ ਦੇ ਚੱਲਦਾ ਜਿਵੇਂ ਨਾਨਕ ਦੀ ਜਿਹੜੀ ਚੱਲੀ ਹੈ ਉਹਦੇ ਪਿੱਛੇ ਨਾਨਕ ਹੀ ਨਾਨਕ ਨੇ ਨਾਨਕ ਨੇ ਇੱਕ ਲਕੀਰ ਕੱਢੀ ਇੱਕ ਝੰਡਾ ਗੱਡਿਆ ਤਾਂ ਉਹ ਸੱਚ ਦਾ ਜਿਹੜਾ ਝੰਡਾ ਵਰਦਾਰ ਆਇਆ ਜਿਹਨੇ ਵੀ ਝੰਡਾ ਫਿਰ ਫੜਿਆ ਨਾਨਕ ਦੇ ਬਾਅਦ ਉਹਨੇ ਨਾਨਕੇ ਕਿਹਾ ਵੀ ਨਾਨਕ ਨਾਨਕ ਦੇ ਥੋ ਜੋ ਖੜਾ ਹੋਇਆ ਜਿਵੇਂ ਉੱਥੇ ਰਿਵਾਜ ਸੀ ਇੰਗਲੈਂਡ ਦੇ ਵਿੱਚ ਚਾਰਲਸ ਸੀ ਇੱਕ ਦਾ ਨਾਮ ਰਾਜੇ ਦਾ ਉਹਦਾ ਨਾਮ ਸੀ ਚਾਰਲਸ ਅੱਬਲ ਦੂਆ ਉਹਦਾ ਮੁੰਡਾ ਆਇਆ ਉਹਦੇ ਥੋਖੜਿਆ ਚਾਰਲਸ ਦੋਇਬ ਹੋ ਗਿਆ ਚਾਰਲਸ ਸੋਇਬ ਹੋ ਗਿਆ ਇਵੇਂ ਇਹ ਪਰੰਪਰਾ ਰਹੀ ਹੈ ਪਿੱਛੇ ਨੋ ਪਹਿਲੇ ਦਾ ਹੀ ਚੱਲੂਗਾ ਇਹ ਪਰੰਪਰਾ ਨਹੀਂ ਸੀ ਵੈਸੇ ਇਹਨੂੰ ਪਰੰਪਰਾ ਵੀ ਨਹੀਂ ਅਸੀਂ ਕਹਿ ਸਕਦੇ ਪਰੰਪਰਾ ਪਿੱਛੋਂ ਆਈ ਹੋਈ ਹੈ ਕਿਉਂ ਆਈ ਹੀ ਨੌ ਦੀ ਪਰੰਪਰਾ ਕਿਉਂਕਿ ਗੁਰੂ ਘਰ 'ਚ ਬਰਾਬਰੀ ਹੈ ਗੁਰੂ ਚੇਲਾ ਨਹੀਂ ਹੁੰਦਾ ਜਿੱਥੇ ਗੁਰੂ ਚੇਲਾ ਉੱਥੇ ਨੋ ਵੱਖਰਾ ਹੋਊਗਾ ਜਿੱਥੇ ਭਾਈ ਹੈ ਉੱਥੇ ਬਰਾਬਰ ਹੋਊਗਾ ਉੱਥੇ ਨੋ ਉਹੀ ਆ ਸਕਦਾ ਬਰਾਬਰੀ ਹੈ ਉੱਥੇ ਨਾਨਕ ਅੰਗਦ ਦਾ ਗੁਰੂ ਨਹੀਂ ਹੈ ਇਹ ਗੱਲ ਗਲਤ ਹੈ ਗੁਰੂ ਦਾ ਪਰਮੇਸ਼ਰ ਹੈ ਸਭ ਦਾ ਨਾਨਕ ਵੀ ਦਾਸ ਹੈ ਅੰਗਦ ਵੀ ਦਾਸ ਹੈ ਨਾਨਕ ਵੀ ਉਸੇ ਘਰ ਦਾ ਗੋਲ ਹੈ ਅੰਗਦ ਵੀ ਉਸੇ ਘਰ ਦਾ ਗੋਲ ਹੈ ਅਵਰਦਾਸ ਵੀ ਉਸੇ ਘਰ ਦਾ ਗੋਲ ਹੈ ਇੱਥੇ ਬਰਾਬਰੀ ਹੈ ਸੱਚਖੰਡ 'ਚ ਜੇ ਭਲਾ ਇੱਥੇ ਗੁਰੂ ਹੋਵੇ ਜੇ ਸੱਚਖੰਡ ਜਾਊ ਗੁਰੂ ਪਹਿਲਾਂ ਚਲਾ ਗਿਆ ਚੇਲਾ ਪਿੱਛੋਂ ਚਲਾ ਗਿਆ ਫਿਰ ਜਾ ਕੇ ਪਿੱਛੋਂ ਉਹਨੂੰ ਗੁਰੂ ਮੰਨੂ ਬਰਾਬਰ ਕਿਵੇਂ ਹੋ ਜੂ ਉੱਥੇ ਜਾ ਕੇ ਗੁਰੂ ਹਟ ਜੂ ਫਿਰ ਉਹ ਗੁਰੂ ਨਹੀਂ ਰਹੂਗਾ ਉੱਥੇ ਉਹਨੂੰ ਗੁਰੂ ਨਹੀਂ ਕਹੂ ਜਾ ਕੇ ਫਿਰ ਨਾਨਕ ਨੂੰ ਮੰਗਦਾ ਜੇ ਇੱਥੇ ਕਹਿੰਦਾ ਤਾਂ ਉੱਥੇ ਵੀ ਕਹਿਣਾ ਪਊਗਾ ਇੱਥੇ ਬਾਪ ਕਹਿੰਦਾ ਜੇ ਤੇ ਲਿਖਿਆ ਤਾਂ ਕੁਰਸੀ ਨਾ ਵਿੱਚ ਇਹੀ ਜਾਂਦਾ ਬਾਬਾ ਦਾਦਾ ਬਾਪ ਲਿਖਿਆ ਨਹੀਂ ਜਾਂਦਾ ਪੁੱਤ ਪੋਤਾ ਪੜੋਤਾ ਪੋਤਾ ਇਹ ਲਿਖਿਆ ਜਾਂਦਾ ਤੇ ਬਰਾਬਰੀ ਦਾ ਕੁਰਸੀ ਦਾ ਹੋਇਆ ਇੱਥੇ ਦੋਇਮ ਸੋਇਮ ਨਹੀਂ ਹੁੰਦਾ ਫਿਰ ਦੋਇਮ ਸੋਇਮ ਹੋਊਗਾ ਇੱਥੇ ਨਹੀਂ ਹੈਗਾ ਫਿਰ ਬਰਾਬਰੀ ਨਹੀਂ ਰਹਿੰਦੀ ਬਰਾਬਰੀ ਤਾਂ ਹਿੰਦੂਆਂ ਨੇ ਰਹਿਣ ਦਿੱਤੀ ਨਹੀਂ ਸੀ ਬਰਾਬਰੀ ਦਾ ਬ੍ਰੇਕ ਕੀਤੀ ਤਾਂ ਹੀ ਤਾਂ ਉੱਚ ਨੀਚ ਬਣੇ ਸੀ ਉਹਦੇ ਚਾਰ ਵਰਣ ਬਣੇ ਸੀ ਉਹ ਕੀ ਸੀ ਉਹ ਬਰਾਬਰੀ ਤੋੜੀ ਸੀ ਜੇ ਨਾਨਕ ਗੁਰੂ ਬਣ ਜਾਂਦਾ ਬਰਾਬਰੀ ਕਿਵੇਂ ਟੁੱਟਦੀ ਨਾ ਬਰਾਬਰੀ ਕਿਵੇਂ ਟੁੱਟਦੀ ਨਾ ਬਰਾਬਰੀ ਤੋੜੀ ਸੀ ਬਰਾਬਰੀ ਲਿਆਂਦੀ ਸੀ ਨਾ ਬਰਾਬਰੀ ਦਾ ਚਾਰ ਵਰਣ ਬਣਾ ਕੇ ਕਰ ਦਿੱਤੀ ਸੀ ਉਹ ਨਾ ਬਰਾਬਰੀ ਦਾ ਤੋੜੀ ਹੈ ਤੁਸੀਂ ਫਿਰ ਗੁਰੂ ਬਣਾਉਣ ਲੱਗੇ ਸਿੱਧਾਂ ਦਾ ਸਵਾਲ ਇਹੀ ਸੀ ਨਾ ਬਰਾਬਰੀ ਸਿੱਧ ਬੜੇ ਸਿਆਣੇ ਸੀ ਅਸੀਂ ਤਾਂ ਉਸ ਐਂਗਲ ਤੋਂ ਸਮਝਿਆ ਹੀ ਨਹੀਂ ਹੈ ਵੀ ਕੀ ਗੱਲ ਸੀ ਕੀ ਸਵਾਲ ਸੀ ਸਿੱਧਾਂ ਦਾ ਕਿਉਂ ਸਵਾਲ ਸੀ ਇਹ ਸਿੱਧਾਂ ਦਾ ਸਵਾਲ ਸੀ ਨਾਨਕ ਉਦੋਂ ਜਾਣਦਾ ਸੀ ਉਹ ਕਹਾ ਸੀ ਉਹਨਾਂ ਤੋਂ ਵੀ ਕਹਾ ਸੀ ਲੜਾਈ ਤਾਂ ਗਿਆਨ ਦੀ ਸੀ ਨਾ ਉੱਥੇ ਅਸੀਂ ਆ ਅਗਿਆਨੀ ਗਿਆਨ ਦੀ ਲੜਾਈ ਅਗਿਆਨੀਆਂ ਦੇ ਹੱਥ 'ਚ ਆ ਗਈ ਅਸੀਂ ਕਰਾਮਾਤਾਂ ਨੂੰ ਉੱਥੇ ਕੰਪੀਟੀਸ਼ਨ ਬਣਾਇਆ ਹੋਇਆ ਭਾਈ ਗੁਰਦਾਸ ਦੀ ਬਾਰੇ ਪੜ੍ਹ ਲਓ ਕਰਾਮਾਤਾਂ ਨੇ ਸਿਰਫ ਉੱਥੇ ਨਾਨਕ ਦੀ ਜਿਹੜੀ ਲੜਾਈ ਹੈ ਕਰਾਮਾਤਾਂ ਦੀ ਲੜਾਈ ਦਿਖਾਈ ਹੋਈ ਹੈ ਸਿੱਧਾ ਨਾਲ ਗੁਰਬਾਣੀ ਜਿਗਤ ਜ਼ਿਕਰ ਨਹੀਂ ਕਰਾਵਾਤਾ ਕਰਾਵਾਤ ਕਰਾਮਾਤ ਕਿਵੇਂ ਹੋ ਜੂ ਸਭ ਕੁਝ ਤਾਂ ਪਰਮੇਸ਼ਰ ਦੇ ਪਾਣੀ ਚੱਲਦਾ ਨਾਨਕ ਕਿਵੇਂ ਮੰਨ ਲੂ ਕਰਾਮਾਤ ਨੂੰ ਸਾਰਾ ਕੁਝ ਚੱਕ ਕੇ ਲਿਆ ਕੇ ਮੋੜ ਕੇ ਹਿੰਦੂ ਮਤ ਬਣਾ ਕੇ ਰੱਖ ਦਿੱਤਾ ਪਲਾਨਡ ਪ੍ਰੋਗਰਾਮ ਨਾ ਬਰਾਬਰੀ ਜਾਂ ਉੱਚ ਕੌਣ ਗੁਰੂ ਇਹ ਤਾਂ ਗੁਰੂ ਪੁੱਛਿਆ ਨਾ ਬਰਾਬਰੀ ਹੈ ਜੇ ਸਾਡੀ ਬਰਾਬਰੀ ਕਿਸੇ ਨਾਲ ਨਹੀਂ ਹੈ ਨਾ ਉਹ ਸਿਰਫ ਹੁਕਮ ਨਾਲ ਬਰਾਬਰੀ ਨਹੀਂ ਹੁਕਮ ਨਾਲ ਬਰਾਬਰੀ ਨਹੀਂ ਹੈ ਕਿਸੇ ਦੀ ਵੀ ਅਸਲ ਦੇ ਵਿੱਚ ਸਾਡੀ ਜਿਹੜੀ ਹੁਕਮ ਕੀ ਹੈ ਮਨ ਭਾਵਦੇ ਨੇ ਨਾ ਉਹ ਹੁਕਮ ਨਾਲੇ ਬਰਾਬਰੀ ਕਰ ਰਹੇ ਨੇ ਹੁਕਮ ਦਾ ਵਿਰੋਧ ਕਰ ਰਹੇ ਨੇ ਹੋਰ ਕਿਸੇ ਦੀ ਨਾ ਬਰਾਬਰੀ ਦੀ ਗੱਲ ਹੈ ਹੀ ਨਹੀਂ ਇਹਦੇ 'ਚ ਹੁਕਮ ਦੇ ਖਿਲਾਫ ਨਹੀਂ ਜਾਣਾ ਕਿਸੇ ਨੇ ਜੇ ਜਾਣਾ ਚਾਹੂ ਵੀ ਤਾਂ ਵੀ ਜਾ ਸਕਦਾ ਨਹੀਂ ਜਾ ਸਕਦਾ ਹੀ ਨਹੀਂ ਜਾਂ ਜਾ ਸਕਦਾ ਹੀ ਨਹੀਂ ਫਿਰ ਜਾਣ ਦਾ ਸੋਚਣਾ ਪਾਗਲ ਪਾਣੀ ਦਾ ਹੋਰ ਹੈ ਕੀ ਸਾਰੇ ਮੰਨਦੇ ਨੇ ਕਿ ਜੋ ਉਹ ਕਰਦਾ ਹੈ ਉਹੀ ਹੁੰਦਾ ਹੈ ਜਦ ਇਹ ਗੱਲ ਹੁੰਦਾ ਹੈ ਉਹ ਕਰਦਾ ਹੈ ਠੀਕ ਹੈ ਫਿਰ ਅਸੀਂ ਇਹ ਸੋਚੀਏ ਕਿ ਸਾਡੇ ਕੀਤਾ ਤੇ ਕੁਝ ਹੋ ਜਾਊਗਾ ਤੇ ਪਾਗਲਪਣ ਤੇ ਸਵਾਉ ਹੈ ਕੀ ਜਾਂ ਹੁਣੇ ਹੀ ਇੱਕ ਪਾਸੇ ਦੀ ਗੱਲ ਹੁੰਦਾ ਹੀ ਨਹੀਂ ਇੱਕ ਪਾਸੇ ਅਸੀਂ ਕਰਨ ਤੇ ਹਟਦੇ ਨਹੀਂ ਸੋਚਣ ਤੇ ਹਟਦੇ ਨਹੀਂ ਐਡੇ ਮੂਰਖਾਂ ਸੀ ਮੂਰਖ ਮੈਂ ਮੂਰਖ ਕੀ ਕਹਿ ਤੱਕ ਬਾਤ ਹੈ ਕੋਟ ਅਪਰਾਧੀ ਕਰਿਆ ਅਪਰਾਧੀ ਦਾ ਉਹ ਕਹਿੰਦੇ ਮੈਂ ਨਹੀਂ ਹਾਂ ਪਰ ਮੂਰਖ ਜ਼ਰੂਰ ਅਪਰਾਧੀ ਕੀ ਹੁੰਦਾ ਮੂਰਖ ਕੀ ਇਹ ਤਾਂ ਇੱਛਾ ਉੱਠ ਖੜਦੀ ਰਹੀ ਹੈ ਮੈਂ ਕਰਨਾ ਮੈਂ ਕਰਨਾ ਮੈਂ ਕਰਨਾ ਚਾਹੇ ਚੰਗੀ ਇੱਛਾ ਸੀ ਚੰਗੇ ਪਾਸੇ ਨੂੰ ਜਾਣਦੀ ਸੀ ਛੇਤੀ ਜਾਣਦੀ ਸੀ ਛੇਤੀ ਮਿਲ ਜਵੇ ਮੈਨੂੰ ਇਹ ਵੀ ਸੀ ਇਹ ਵੀ ਤਾਂ ਇੱਛਾ ਹੈ ਕਾਰਨ ਕਬੜ ਹੋਲੇ ਵੀ ਤਾਂ ਇੱਛਾ ਹੈ ਇਹ ਵੀ ਮੋਰ ਖੜੀ ਹੈ ਕੋਟ ਪਰ ਅਪਰਾਧੀ ਨਹੀਂ ਹੈਗਾ ਜਾਣ ਬੁੱਝ ਕੇ ਸੱਚ ਨੂੰ ਝੂਠ ਪ੍ਰਚਾਰ ਨਹੀਂ ਕੀਤਾ ਬਲੈਕਮੇਲ ਨਹੀਂ ਕਰਦਾ ਬਲੈਕਮੇਲ ਕਰਨਾ ਅਪਰਾਧ ਹੈ ਬਲੈਕਮੇਲ ਨਹੀਂ ਕਰਦਾ ਬਲੈਕਮੇਲ ਕਰਨਾ ਇਹ ਅਪਰਾਧ ਇਹ ਕਪਟ ਹੈ ਤਾਂ ਦਾ ਕੋਰਟ ਅਪਰਾਧੀ ਤਾਰ ਤੇ ਪਰ ਅਪਰਾਧੀ ਜਦ ਕਤਰੇ ਨੇ ਜਦ ਅਪਰਾਧ ਛੱਡ ਦਿੱਤੇ ਅਪਰਾਧਿਕ ਤਰਦਾ ਕਾਦਾ ਇਹ ਬਣਾ ਬਣਾ ਲੈਣ ਵੀ ਅਪਰਾਧੀ ਦੇ ਸਿਰ ਤੇ ਹੱਥ ਰੱਖਦਾ ਕਿਸੇ ਨੇ ਅਪਰਾਧੀ ਤਰ ਗਿਆ ਜਦ ਕਹਿੰਦੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਫੇਰ ਤਰ ਜਾਂਦਾ ਐ ਤਰਦਾ ਉਹਦਾ ਨਹੀਂ ਤਰਦਾ ਵੀ ਅਪਰਾਧ ਵੀ ਕਰਦਾ ਰਹੇ ਤਰ ਵੀ ਜਾਵੇ ਵੀ ਰਾਮਚੰਦਰ ਦੇ ਤੀਰ ਨਾਲ ਮਰ ਗਿਆ ਅਪਰਾਧ ਕਰਦਾ ਹੀ ਤਰ ਗਿਆ ਚਲ ਇਹ ਨਹੀਂ ਗੱਲ ਇਹ ਨਹੀਂ ਗੱਲ ਗੁਰਬਾਣੀ ਬੰਦੀ ਗੁਰਬਾਣੀ ਕਹਿੰਦੀ ਹੈ ਪਰ ਕਿਵੇਂ ਕਹਿੰਦੀ ਹੈ ਇਹ ਗੱਲ ਦੇਖਣ ਵਾਲੀ ਹੈ ਖੋਜਣ ਵਾਲੀ ਹੈ ਕਹਿੰਦੀ ਹੈ ਅੱਖਾਂ ਮੀਚ ਕੇ ਉਹਨਾਂ ਦੀ ਗੱਲ ਲਈ ਕਹਿੰਦੀ ਤਾਂ ਹੈ ਪਰ ਗੁਰਬਾਣੀ ਕਿਸੇ ਹੋਰ ਤਰੀਕੇ ਨਾਲ ਕਹਿੰਦੀ ਹੈ ਕੋਡ ਅਪਰਾਧੀ ਤਰਦਾ ਜ਼ਰੂਰ ਹੈ ਸਾਰੇ ਅਪਰਾਧੀ ਉਹਦੇ ਜਿੰਨਾ ਹੁਕਮ ਦਾ ਵਿਰੋਧ ਕੀਤਾ ਉਹਨੇ ਅਪਰਾਧ ਕੀਤੇ ਨੇ ਕੋਟ ਪ੍ਰਾਜੇ ਲੋਰ ਕੀ ਹੁੰਦਾ ਜਿੰਨੀ ਵਾਰ ਹੁਕਮ ਦਾ ਵਿਰੋਧ ਹੋ ਚੁੱਕਿਆ ਸਾਤੇ ਉਹ ਨਹੀਂ ਅਪਰਾਧ ਹੋ ਚੁੱਕੇ ਤੇ ਕੋਟ ਅਪਰਾਧੀ ਤੇ ਘੱਟ ਹੈ ਕਿ ਵੀ ਕੌਣ ਕੋਟ ਵੀ ਥੋੜੇ ਹੀ ਨੇ ਕੋਟਨ ਕੋਟ ਅਪਰਾਧੀ ਆ ਪਰ ਅਪਰਾਧ ਕਰਨਾ ਛੱਡ ਦੇਵੇ ਜਦ ਔਰ ਅੱਗੇ ਨੂੰ ਅਪਰਾਧ ਨਾ ਕਰੇ ਫਿਰ ਤਰ ਗਿਆ ਕੋਟ ਅਪਰਾਧੀ ਗੁਰ ਨਾਨਕ ਜਿਨ ਸੁਣਿਆ ਵੇਖਿਆ ਨਾਨਕ ਦਾ ਗਿਆਨ ਗੁਰੂ ਨਾਨਕ ਦਾ ਮਤਲਬ ਹੈ ਨਾਨਕ ਨੇ ਜੋ ਗਿਆਨ ਦਿੱਤਾ ਹੈ ਗੁਰੂ ਨਾਨਕ ਦਾ ਨਾਨਕ ਦਾ ਗਿਆਨ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਗੁਰ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਗੁਰਬਾਣੀ 'ਚ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਗਿਆਨ ਗੁਰੂ ਆਤਮ ਉਪਦੇਸੋ ਕਿ ਤੋ ਇਹ ਬਣਨਾ ਚਾਹੀਦਾ ਸੀ ਆਦਮੀ ਨਹੀਂ ਗੁਰ ਹੁੰਦਾ ਆਦਮੀ ਤਾਂ ਉੱਥੇ ਹੀ ਰਹਿੰਦਾ ਸਾਨੂੰ ਉਹ ਤਾਂ ਮਿਲਦਾ ਜਿਹੜਾ ਸਾਡਾ ਗੁਰ ਤਾਂ ਉਹ ਹੈ ਉਹ ਤਾਂ ਸਾਨੂੰ ਗਿਆਨ ਹੀ ਮਿਲਣਾ ਔਰ ਉਹ ਗੁਰੇ ਤੁਹਾਡੇ ਹਰ ਵਕਤ ਨਾਲ ਰਹਿਣਾ ਜਿਹੜਾ ਉਹ ਤੋਂ ਮਿਲਿਆ ਹੋਇਆ ਹੈ ਗੁਰ ਮੇਰਾ ਸੰਗ ਸਦਾ ਹੈ ਆਦਮੀ ਕਿਵੇਂ ਨਾਲ ਰਹੂਗਾ ਜੇ ਆਦਮੀ ਸਤਗੁਰ ਹੈ ਤੁਹਾਡਾ ਕੋਈ ਤੋ ਉਹ ਤੁਹਾਡੇ ਹਰ ਵਕਤ ਕਿਵੇਂ ਨਾਲ ਰਹੇ ਜੀ ਇਹ ਤਾਂ ਅੰਤਰਾਤਮਾ ਨਾਲ ਰਹੂ ਜੇ ਉਹਨੂੰ ਗੁਰ ਮੰਨਿਆ ਹੋਇਆ ਫਿਰ ਉਹ ਤਾਂ ਨਾਲੇ ਉਹਦਾ ਤਾਂ ਕੋਈ ਰੌਲਾ ਨਹੀਂ ਕਿਆ ਤਾਂ ਜਿਹੜਾ ਅੰਦਰ ਹੈ ਆਪਣੇ ਅੰਤਰਾਤਮਾ ਉਹਨੂੰ ਗੁਰ ਕਿਹਾ ਉਹ ਤਾਂ ਨਾਲੇ ਉਹਦਾ ਤਾਂ ਕੋਈ ਰੌਲਾ ਨਹੀਂ ਇਹ ਫਿਰ ਗਿਆਨ ਹੈ ਜਿਹੜਾ ਉਹ ਨਾਲ ਹੈ ਸਾਡੇ ਤੀਜਾ ਕਿਵੇਂ ਰਹਿ ਨਾਲ ਰਹੇ ਨਹੀਂ ਸਕਦਾ ਜੋ ਹੋ ਹੀ ਨਹੀਂ ਸਕਦਾ ਪੋਸੀਬਲ ਨਹੀਂ ਹੈ ਉਹ ਗੁਰਬਾਣੀ 'ਚ ਨਹੀਂ ਲਿਖਿਆ ਹੋਇਆ ਗੁਰਬਾਣੀ 'ਚ ਸੱਚ ਲਿਖਿਆ ਹੋਇਆ ਹੈ ਇਸ ਕਰਕੇ ਖੋਜ ਦਾ ਵਿਸ਼ਾ ਵੀ ਜਿਹੜਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਲਿਖਿਆ ਹੈ ਜੇ ਨਾਨਕ ਨੂੰ ਅਸੀਂ ਗੁਰ ਮੰਨ ਲਿਓ ਸਦਾ ਸੰਗ ਤਾਂ ਰਹਿ ਨਹੀਂ ਸਕਦਾ ਨਾਲ ਉਹਦੇ ਚੇਲੇ ਹੋਏ ਹਜ਼ਾਰ ਕਿਹਦੇ ਕਿਹਦੇ ਨਾਲ ਰਹੂ ਕਿਵੇਂ ਰਹੂ ਫਿਰ ਝੂਠੀ ਕਹਾਣੀ ਬਣਾਉਣੀ ਪਊ ਜੇ ਉਹਨਾਂ ਨੇ ਬਣਾਈ ਹੋਈ ਹੈ ਪੋਸੀਬਲ ਨਹੀਂ ਹੈ ਸਾਡਾ ਗਿਆਨ ਸਾਡੇ ਨਾਲ ਹੈ ਸਾਡਾ ਗਿਆਨ ਸਾਡੇ ਵਾਸ ਹਰ ਵਕਤ ਸਾਨੂੰ ਰਾਹ ਮਾਰਗਦਰਸ਼ਨ ਕਰ ਰਿਹਾ ਮਾਰਗਦਰਸ਼ਨ ਕਿਹਨੇ ਕਰਨਾ ਗਿਆਨ ਹੈ ਜਿਹੜਾ ਸੈੱਲ ਤੁਹਾਡੀ ਬੈਟਰੀ ਜਾਂ ਉਸਨੇ ਤੁਹਾਨੂੰ ਰੋਸ਼ਨੀ ਦੇਣੀ ਜਿੰਨੀ ਉਹ ਜਾਣ ਹੈ ਉਸਨੇ ਕੰਮ ਕਰਨੀ ਦੂਏ ਦੀ ਬੈਟਰੀ ਦਾ ਸੈੱਲ ਤੁਹਾਡੀ ਬੈਟ ਤੁਹਾਨੂੰ ਰੋਸ਼ਨੀ ਨਹੀਂ ਦੇ ਸਕਦਾ ਜੇ ਤੁਹਾਡੀ ਇਸ ਬੈਟਰੀ ਜੇ ਸੈੱਲ ਹੈ ਉਸੇ ਨੇ ਤੁਹਾਨੂੰ ਰੋਸ਼ਨੀ ਦੇਣੀ ਹੈ ਜਿੰਨਾ ਕਹੇ ਜਿੰਨੀ ਤਾਕਤ ਹੈ ਜਿੰਨਾ ਸਾਡੀ ਬੁੱਧੀ 'ਚ ਗਿਆਨ ਹੈ ਸਾਨੂੰ ਸਾਡਾ ਮਾਰਗਦਰਸ਼ਨ ਉਸੇ ਨੇ ਕਰਨਾ ਤੁਸੀਂ ਉਹਨੂੰ ਸਟਰੋਂਗ ਕਰ ਲਓ ਵਧਾ ਲਓ ਵਧਾਇਆ ਜਾ ਸਕਦਾ ਹੈ ਬੈਟਰੀ ਚਾਰਜ ਕੀਤੀ ਜਾ ਸਕਦੀ ਹੈ ਬੈਟ ਹੁਣ ਚਾਰਜ ਕਿਵੇਂ ਹੁੰਦੀ ਹੈ ਬੁੱਧ ਬਲ ਵੱਧਦਾ ਕਿਵੇਂ ਹੈ ਚਾਰਜ ਤੇ ਲਾਉਨੇ ਬਹੁਤ ਬਲ ਬਣ ਜਾਂਦਾ ਕੁਝ ਜਮਾ ਹੁੰਦੀ ਹੈ ਨਾ ਜੀ ਜਾ ਕੇ ਉਹ ਚ ਗੁਰਬਾਣੀ ਦਾ ਗਿਆਨ ਸਮਝ ਲਓ ਵਿਚਾਰ ਲਓ ਵਿਚਾਰਨ ਨਾਲ ਸਮਝਣ ਨਾਲ ਬੈਟਰੀ ਚਾਰਜ ਹੁੰਦੀ ਹੈ ਪਰ ਸੋਚਣ ਨਾਲ ਬੈਟਰੀ ਖਰਚ ਹੁੰਦੀ ਡਾਊਨ ਹੁੰਦੀ ਜਿਹੜੇ ਸੋਚਦੇ ਨੇ ਉਹਨਾਂ ਦੀ ਬੁੱਧੀ ਹੀਨ ਹੋ ਜਾਂਦੀ ਹੈ ਨਾਸ ਹੋ ਜਾਂਦੀ ਹੈ ਅਕਲ ਘਟਦੀ ਹੈ ਵਿਚਾਰੇ ਤੋਂ ਅਕਲ ਵੱਧਦੀ ਇਸ ਕਰਕੇ ਸ਼ਬਦ ਵਿਚਾਰ ਦੀ ਸ਼ਬਦ ਵਿਚਾਰ ਦੀ ਸ਼ਬਦ ਵਿਚਾਰ ਦੀ ਗੱਲ ਕੀਤੀ ਹੈ ਸੋਚਣ ਤੋਂ ਪਹਿਲੀ ਪੰਕਤੀ ਜੇ ਬੰਦ ਕੀਤਾ ਹੋਇਆ ਸੋਚਿਆ ਸੋਚਣ ਜੋ ਤੂੰ ਸੋਚਣ ਲੱਗਾ ਤੇਰੀ ਸੋਚ ਤੇ ਪਰਿਆ ਸੋਚ ਨਹੀਂ ਹੋਣਾ ਸੋਚ ਅੱਜ ਤੋਂ ਸੋਚੀ ਹੋਣਾ ਸੋਚਣ ਬੰਦ ਕਰ ਦੇ ਪਹਿਲੀ ਪੰਕਤੀ ਉਹ ਲਿਖੀ ਸੀ ਬੈਟਰੀ ਇਹ ਜਿੰਨੀ ਹੈਗੀ ਤੁਹਾਡੇ ਕੋਲ ਇਹਨੂੰ ਬਚਾ ਲਓ ਇਹਨੂੰ ਚਾਰਜ ਕਰ ਲਿਓ ਨਹੀਂ ਤਾਂ ਡਾਊਨ ਹੋ ਜੂ ਵਿਦਵਾਨ ਬੈਟਰੀ ਡਾਊਨ ਕਰਦੇ ਨੇ ਰੋਜ਼ ਬੈਚ ਬੈਚ ਕੀ ਹੁੰਦਾ ਬੈਟਰੀ ਡਾਊਨ ਹੁੰਦੀ ਵਿਦਵਾਨਾਂ ਦੇ ਅੰਦਰ ਹਨੇਰਾ ਛੋੜ ਦਾ ਕਾਰਨ ਇਹ ਹੈ ਸਾਰਿਆਂ ਦੇ ਅੰਧਕਾਰ ਚੋਂ ਨਹੀਂ ਨਿਕਲ ਸਕਦੇ ਦਾ ਮਤਲਬ ਇਹੀ ਹੈ ਉਹਨਾਂ ਨੇ ਉਸ ਆਪਣੀ ਅਕਲ ਨੂੰ ਬਹਿਸ ਦਾ ਵਿਸ਼ਾ ਬਣਾ ਲਿਆ ਬਹਿਸ ਸੋਚ ਚੋਂ ਪੈਦਾ ਹੁੰਦੀ ਹੈ ਵਿਚਾਰ ਚੋਂ ਬਹਿਸ ਨਹੀਂ ਪੈਦਾ ਹੁੰਦੀ ਵਿਚਾਰ ਜਦ ਆ ਗਈ ਤਾਂ ਬਹਿਸ ਤੋਂ ਦੂਰ ਚਲਾ ਜਾਂਦਾ ਬਹਿਸ ਦਾ ਨਹੀਂ ਵਿਚਾਰ ਬਾਹਰ ਮੂਰਖ ਨਾਲ ਨਾ ਰੁਝੀਏ ਪੜਖ ਅਖਰੇ ਹੋ ਬੁਝਿਆ ਬੁਝੀ ਐ ਨਾ ਨਾ ਨਾ ਅਸੀਂ ਗੁਰਬਾਣੀ ਪੜ ਕੇ ਅਸੀਂ ਭਗਤ ਬਾਣੀ ਪੜ ਕੇ ਇਹ ਗੱਲ ਬੁਝੀ ਐ ਹਮਰਾ ਝਗੜਾ ਰਹਾ ਨ ਕੋ ਪੰਡਤ ਮੁੱਲਾ ਛਾੜੇ ਦਊ ਇਹ ਬੁਝੀ ਹੈ ਗੱਲ ਨਾਨਕ ਨੇ ਬੁਝੀ ਹੋਈ ਗੱਲ ਦੱਸੀ ਹੈ ਅੱਖਰਾਂ ਚੋਂ ਅੱਖਰ ਸੀ ਇਹ ਇਹ ਅੱਖਰੇ ਸੀਗੇ ਭਗਤ ਕਬੀਰ ਦਾ ਲਿਖਿਆ ਹੋਇਆ ਭਗਤ ਕਬੀਰ ਤਾਂ ਮਿਲਿਆ ਨਹੀਂ ਨਾਨਕ ਨੂੰ ਕਬੀਰ ਤਾਂ ਮਿਲਿਆ ਨਹੀਂ ਅੱਖਰੇ ਸੀ ਨਾ ਅੱਖਰੀ ਗਿਆਨ ਗੀਤ ਗੁਣ ਗਾਇਆ ਨਾ ਅੱਖਰੀ ਲਿਖਣ ਹੈ ਨਾ ਬੋਲਣ ਬਾਣ ਹੈ ਜੋ ਅੱਖਰ ਭਗਤ ਕਬੀਰ ਜੀ ਲਿਖ ਕੇ ਛੱਡ ਗਏ ਸਾਡੇ ਵਾਸਤੇ ਉਹ ਜਾ ਮੈਂ ਪੜ੍ਹੇ ਮੈਂ ਇਹ ਗੱਲ ਬੁੱਝੀ ਐ ਕਿ ਮੂਰਖ ਨਾਲ ਨਾ ਲੁਝੀ ਬਾਸ ਨਹੀਂ ਕਰੀਦੀ ਮੂਰਖ ਨਾਲ ਮੂਰਖ ਕੌਣ ਹੈ ਜਿਹਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਮੂਰਖ ਜੇ ਇੱਕ ਪੰਕਤੀ 'ਚ ਆਪਾਂ ਨੇ ਮੂਰਖ ਦੀ ਗੱਲ ਕਰਨੀ ਹੋਵੇ ਜੇ ਜਿਹੜਾ ਤਪਾ ਲੋਭੀ ਹੈ ਮੂਰਖ ਹੈ ਜਿਹੜਾ ਵਿਦਿਆ ਵੇਚਦਾ ਪੰਡਤ ਮੂਰਖ ਹੈ ਮੂਰਖ ਵਿਦਿਆ ਵੇਖਟੇ ਹੀ ਰੇ ਜੋਗੀ ਹੈ ਇੱਕ ਪੰਡਤ ਹੈ ਤੀਜਾ ਕੌਣ ਤੀਜਾ ਤਾਂ ਉਹਨਾਂ ਦਾ ਫਿਰ ਉਹ ਟਾਲੀਆਂ ਟੁਣੀਆਂ ਹੀ ਨੇ ਨਾਲ ਜੁੜੀਆਂ ਹੋਈਆਂ ਬਰਾਦਰੀਆਂ ਦੋਏ ਨੇ ਉਹ ਫਿਰ ਬਰਾਦਰੀਆਂ ਦੇ ਵਿੱਚੋਂ ਮੋਹੀਆਂ ਫਟੀਆਂ ਹੋਈਆਂ ਨੇ ਨਾਲ ਦੋ ਟੱਬਰ ਨੇ ਬੜੇ ਉਹਨਾਂ ਦੇ ਫਿਰ ਗਾਹਾਂ ਵਾਧਾ ਹੋਇਆ ਹੈ ਟੱਬਰਾਂ ਦੇ ਵਿੱਚ ਮੂਰਖ ਹੈ ਨਾਲ ਨਾਲ ਜੀ ਵਿਦਿਆ ਵੇਚਣ ਵਾਲਾ ਗਿਆਨ ਨੂੰ ਵੇਚਣ ਵਾਲਾ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਕਬੀਰ ਕਹਿੰਦਾ ਕਿੱਡੀ ਰਮਜ ਡੂੰਗੀ ਮਾਰਦਾ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਹੁਣ ਆਤਮਾ ਦੇ ਲੈਵਲ ਤੇ ਲੜਕਾ ਲੜਕੀ ਕੌਣ ਹੈ ਇੱਕ ਪਾਸੇ ਤਾਂ ਕਹਿੰਦੇ ਕੋਈ ਧੀ ਪੁੱਤ ਹੁੰਦਾ ਨਹੀਂ ਕਿਸੇ ਦਾ ਕੋਈ ਘਰ ਵਾਲੀ ਘਰ ਵਾਲਾ ਹੁੰਦਾ ਨਹੀਂ ਕਿਸੇ ਦਾ ਕੌਣ ਪੁਰਖ ਕੀ ਜੋਈ ਇੱਕ ਵਾਰ ਲੜਕਾ ਲੜਕੀ ਵੇਚਣ ਨੂੰ ਕਹਿੰਦਾ ਇਹ ਆਦਾ ਫਿਰ ਕਬੀਰ ਕਮਲੀ ਮਾਰਤੀ ਇੱਥੇ ਆਪਾਂ ਵਿਰੋਧੀ ਗੱਲ ਕਰਤੀ ਜੇ ਆਪਾਂ ਵਿਰੋਧੀ ਗੱਲ ਨਹੀਂ ਤਾਂ ਫਿਰ ਬੁੱਝਣ ਵਾਲੀ ਗੱਲ ਹੈ ਜੇ ਗੱਲ ਆਪਾਂ ਵਿਰੋਧੀ ਨਹੀਂ ਫਿਰ ਬੁੱਝਣ ਵਾਲੀ ਹੈ ਫਿਰ ਬੜੀ ਤਕੜੀ ਬੁਝਾਰਤ ਹੈ ਕਹਾ ਬੁਝਾਰਤ ਬੁਝਾ ਬੁਝਣ ਵਾਲਾ ਮੂਰਖ ਹੈ ਬੁਝਾਰਤ ਡੂੰਗੀ ਹੈ ਬੁਝੇ ਕੌਣ ਬੁਝੇ ਕੌਣ ਪਸ਼ੂ ਕਦੇ ਬੁਝ ਲੂਗਾ ਬੁਝਾਰਤ ਆਦਮੀ ਦੀ ਪਾਈ ਹੋਈ ਬੁਝਣ ਵਾਲਾ ਪਸ਼ੂ ਲੜਕੀ ਕੌਣ ਹੈ ਲੜਕਾ ਕੌਣ ਹੈ ਬਛੜੇ ਬਿਨ ਗਾਇ ਅਕੇਲੀ ਜਬਕਿ ਵਾਲਾ ਲਈ ਨਪੁੱਤੇ ਤਬ ਤੇ ਸੁਖ ਨਾ ਭਿਓ ਇਹ ਕਬੀਰ ਇਹ ਕਹਿੰਦਾ ਹੁਣ ਕਬੀਰ ਤੇ ਪੁੱਛ ਲੈਨੇ ਆਪਾਂ ਉਹ ਨਾਮਦੇਵ ਦੀ ਗੱਲ ਹੈ ਬਛੜੇ ਬਿਨ ਗਾਇ ਅਕੇਲੀ ਕਬੀਰ ਇਹ ਜਵਾਬ ਦਊ ਨਾ ਕਬੀਰ ਦੀ ਬੁਝਾਰਤ ਦਾ ਬੁਝਾਰਤ ਕਬੀਰ ਦੀ ਹੈ ਕਬੀਰ ਦਾ ਹੀ ਜਵਾਬ ਦਿੱਤਾ ਸਿਰਫ ਗੱਲ ਖੋਜਦੀ ਹੈ ਗੱਲ ਖੋਜਣ ਦੀ ਹੈ ਸਿਰਫ ਜਦ ਕਿ ਮਾਲਾ ਲਈ ਨਪੁੱਤੇ ਬੁੱਧੀ ਬੋਲਦੀ ਹੈ ਵੀ ਇਹ ਮਨ ਹੈ ਜਿਹੜਾ ਨਾ ਇਹਨੇ ਜਾਤੇ ਮਾਲਾ ਫੜ ਲਈ ਇਹ ਨਪੁੱਤਾ ਇਹਦੇ ਗਿਆਨ ਦਾ ਪੁੱਤ ਅੰਦਰ ਪੈਦਾ ਨਹੀਂ ਹੋਇਆ ਗਿਆਨ ਨਹੀਂ ਪੈਦਾ ਹੋਇਆ ਮੇਰੇ ਅੰਦਰ ਗਿਆਨ ਨਹੀਂ ਟਿਕਿਆ ਇਹ ਤਾਂ ਕੁਝ ਮਿਲਿਆ ਹੀ ਨਹੀਂ ਹੈ ਮਾਲਾ ਤੋਂ ਨਹੀਂ ਕੁਝ ਮਿਲਿਆ ਜਦ ਮਾਲਾ ਤੋਂ ਕੁਝ ਨਹੀਂ ਮਿਲਿਆ ਤੁਹਾਨੂੰ ਪੁੱਤਾ ਤਬ ਤੇ ਸੁਖ ਨਾ ਪਿਓ ਤੇ ਸੁਖ ਕਿੱਥੋਂ ਹੋਣਾ ਸੀ ਮੇਰੇ ਅੰਦਰ ਸ਼ਾਂਤੀ ਨਹੀਂ ਹੈ ਸ਼ਾਂਤੀ ਕਦ ਹੋਈ ਪੁੱਤ ਕਦ ਹੋਇਆ ਪਹਿਲੇ ਕਰੂਪ ਕੁਜਾਤ ਕੁਲਖਣੀ ਇਹ ਵੀ ਕਬੀਰ ਹੈ ਕਹਿੰਦਾ ਜਿਹੜੀ ਮੇਰੀ ਪਹਿਲੀ ਬੁੱਧੀ ਸੀ ਨਾ ਮਤ ਸੀ ਨਾ ਕਰੂਪ ਕੁਜਾਤ ਕੁਲਖਣੀ ਪਹਿਲੀ ਬੁੱਧੀ ਸ਼ੱਕ ਦਾ ਕਰ ਲੈਂਦੀ ਸੀ ਪਰ ਮੇਰੇ ਫਿਰ ਮਗਰ ਲੱਗ ਜਾਂਦੀ ਸੀ ਮੇਰੇ ਖਿਲਾਫ ਇਹ ਨਹੀਂ ਹੋਈ ਕਰੂਪ ਕੁਜਾਤ ਕੁਲਖਣੀ ਸੋਹਰੇ ਪਈਏ ਬੁਰੀ ਐਸ ਲੋਕ ਦੇ ਵਿੱਚ ਵੀ ਉਹਨੂੰ ਬੁਰੀ ਕਹਿੰਦੇ ਨੇ ਪਰ ਲੋਕ ਸਹੁਰੇ ਦਾ ਬੁਰੀ ਕਹਿਣਾ ਹੀ ਕਹਿਣਾ ਉਹਨੂੰ ਉੱਥੇ ਤਾਂ ਉਹਦੀ ਨਿੰਦਿਆ ਹੁੰਦੀ ਹੁੰਦੀ ਹੈ ਦੁਰਮਤ ਦੀ ਨਿੰਦਿਆ ਸੱਚਖੰਡ ਚੋਂ ਤਾਂ ਹੁੰਦੀ ਆਈ ਆ ਦੇਖੋ ਗੁਰਮਤ ਨੇ ਨਿੰਦਿਆ ਹੀ ਕੀਤੀ ਹੈ ਨਾ ਮਤਾਂ ਦੀ ਇੱਥੇ ਵੀ ਨਹੀਂ ਚੰਗੀ ਸਮਝਦੇ ਇਹਨੂੰ ਸਾਰੀ ਇੱਕ ਦੂਈ ਮਤ ਤੇ ਸਾਡੇ ਖਿਲਾਫ ਨੇ ਹਿੰਦੂਏ ਹਿੰਦੂਆਂ ਦੀ ਨਿੰਦਿਆ ਕਰੀ ਜਾਂਦੇ ਨੇ ਹਿੰਦੂਏ ਪੜਨ ਦੀ ਨਿੰਦਿਆ ਕਰੀ ਜਾਂਦੇ ਨੇ ਅਸੀਂ ਉਹ ਅੱਜ ਸਿੱਖਾਂ ਦੀ ਨਿੰਦਿਆ ਕਰੀ ਜਾਂਦੇ ਜੋ ਪ੍ਰਚਾਰ ਹੁੰਦੀ ਹੈ ਗੁਰਦਾਰੀ ਦੀ ਨਿੰਦਿਆ ਨਹੀਂ ਕਰਦੇ ਲੋਕ ਖਿਲਾਫ ਨਹੀਂ ਹੋਏ ਸਿੱਖੇ ਖਿਲਾਫ ਹੋਏ ਨੇ ਬੁਰੀ ਕਹਿੰਦੇ ਨੇ ਨਾ ਵੀ ਜੋ ਪ੍ਰਚਾਰ ਹੋ ਰਿਹਾ ਬੁਰਾ ਗਲਤ ਹੈ ਸਾਰੇ ਪਈਏ ਬੁਰੀ ਪਹਿਲੀ ਸੀ ਜਿਹੜੀ ਪਹਿਲੀ ਜਿਹੜੀ ਬਤਮਾਲਾ ਵਾਲੀ ਸੀ ਉਹਦੀ ਗੱਲ ਕਰ ਰਿਹਾ ਜਿਹੜੀ ਅਕਲ ਨੇ ਉਹਨੂੰ ਮਾਲਾ ਫਰਾਈ ਹੈ ਉਹ ਬੁਰੀ ਸੀ ਚੰਗੀ ਨਹੀਂ ਸੀ ਔਰ ਬੁਰਾ ਆਦਮੀ ਉਹ ਹੁੰਦਾ ਜਿਹੜਾ ਆਪਣਾ ਹੀ ਬੁਰਾ ਕਰਦਾ ਦੂਏ ਦਾ ਬੁਰਾ ਕੋਈ ਕਰ ਨਹੀਂ ਸਕਦਾ ਇਹ ਵੀ ਗੱਲ ਹੈ ਬੁਰਾ ਜਿਹਨੂੰ ਗੁਰਬਾਣੀ ਕਹਿੰਦੀ ਹੈ ਜਿਹੜਾ ਬੁਰਾ ਸੰਸਾਰ 'ਚ ਹੁੰਦਾ ਉਹ ਆਪਣਾ ਬੁਰਾ ਕਰ ਲੂ ਦੂਏ ਦਾ ਬੁਰਾ ਨਹੀਂ ਕਰ ਸਕਦਾ ਕੋਈ ਵੀ ਬੁਰਾ ਭਲਾ ਤਾਂ ਪਰਮੇਸ਼ਰ ਦੇ ਹੱਥ ਹੈ ਕੋਈ ਆਦਮੀ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਬੁਰਾ ਸੋਚ ਸਕਦਾ ਬੁਰਾ ਕਰ ਨਹੀਂ ਸਕਦਾ ਜੇ ਬੁਰਾ ਕਰਤਾ ਹੋਵੇ ਤਾਂ ਕਰਾਇਆ ਪਰਮੇਸ਼ਰ ਨੇ ਉਹਨਾਂ ਨੇ ਕੀਤਾ ਇਸ ਕਰਕੇ ਹੀ ਅਸੀਂ ਉਹਨੂੰ ਮਾਫ ਕਰ ਸਕਦੇ ਹਾਂ ਵੀ ਇਹਨੇ ਨਹੀਂ ਕੀਤਾ ਇਹਦੇ ਹੱਥ 'ਚ ਕੁਝ ਨਹੀਂ ਹੈ ਬੁਰਾ ਸੋਚਣ ਵਾਲਾ ਆਪਣਾ ਬੁਰਾ ਕਰਦਾ ਹੈ ਦੂਏ ਦਾ ਬੁਰਾ ਨਹੀਂ ਹੁੰਦਾ ਕਰਨ ਦੇ ਕੋਈ ਸਮਰੱਥ ਕੁਝ ਹੈ ਨਹੀਂ ਸੋਚਣ 'ਚ ਸਮਰੱਥ ਸਾਰੇ ਨੇ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਉਹਨਾਂ ਨੇ ਫੈਸਲਾ ਕਰਤਾ ਛਾਲਾ ਬੜੀਆਂ ਮਾਰਦੇ ਨੇ ਮੈਂ ਇਹ ਕਰ ਦੂ ਮੈਂ ਕਰ ਦੂ ਮੈਂ ਕਰ ਦੂ ਮੈਂ ਕਰ ਦੂ ਹੋਣਾ ਉਹੀ ਹੈ ਜੋ ਕਰਤਾ ਕਰਤਾ ਇਹ ਗੁਰੂ ਨਾਨਕ ਨੇ ਬੋਲ ਲਾਤੀ ਇਸ ਗੱਲ ਤੇ ਗੁਰਬਾਣੀ ਆਪੇ ਬੋਲ ਲਾਈ ਜਾਂਦੀ ਹੈ ਜੋ ਖੋਜ ਤੁਹਾਡੀ ਸਹੀ ਹੈ ਤਾਂ ਬੋਲ ਲੱਗ ਜਾਣੀ ਜੇ ਖੋਜ ਤੁਹਾਡੀ ਗਲਤ ਹੈ ਰੱਦ ਹੋ ਜਾਣੀ ਹੈ ਅਬ ਕੀ ਜਿਹੜੀ ਹੁਣ ਮਤ ਮੈਂ ਲਈ ਹੈ ਜਿਹੜੀ ਕਬੀਰ ਕੋ ਫੇਰ ਮਤ ਹੈ ਇਹ ਕਿਥੋਂ ਇਹ ਮਗਰ ਦੀ ਮਤ ਹੈ ਉਹ ਕਾਸ਼ੀ ਦੀ ਮਤ ਸੀ ਜਦੋਂ ਮਾਲਾ ਫੇਰਦਾ ਸੀ ਉਦੋਂ ਚੇਲਾ ਸੀ ਉਹਦਾ ਰਾਮਾਨੰਦ ਦਾ ਉਹ ਇਹ ਰਾਮਾਨੰਦ ਦਾ ਚੇਲਾ ਜਿਹੜੀ ਉਹ ਮੱਤ ਸੀ ਉਸ ਨੂੰ ਕਹਿ ਰਿਹਾ ਪਹਿਲੀ ਕਰੂਪ ਕੁਜਾਤ ਕੋ ਲਖੜੀ ਸੋਹਰੇ ਪਈਏ ਬੁਰੀ ਉਸੇ ਨੂੰ ਕਿਹਾ ਸੀ ਭੁੱਖੇ ਭਗਤ ਨਾ ਕੀਜੇ ਮਾਲਾ ਆਪਣੀ ਲੀਜੇ ਤੁਹਾਡੇ ਅੰਦਰ ਤਾਂ ਮਾਇਆ ਦੀ ਭੁੱਖ ਹੈ ਭੁੱਖੇ ਭਗਤੀ ਕਰਦੇ ਹੁੰਦੇ ਨੇ ਫੜੋ ਆਪਣੀ ਮਾਲਾ ਮੈਨੂੰ ਨਹੀਂ ਲੋੜੇ ਮਾਲਾ ਦੀ ਤੇ ਬੁਰੀ ਸੀ ਬੁਰੇ ਨੂੰ ਇਹੀ ਜਵਾਬ ਦੇਣਾ ਸੀ ਬੁਰੇ ਨੂੰ ਕਿਹਾ ਭੁੱਖੇ ਹੋ ਤੁਸੀਂ ਭੁੱਖਿਆਂ ਦੀ ਭੁੱਖ ਕਦੇ ਉਤਰੀ ਹੈ ਭੁੱਖਿਆਂ ਭੁੱਖ ਨਾ ਉਤਰਾ ਜੇ ਬੰਨਾ ਬੁਰੀਆਂ ਭਾਲ ਤੁਹਾਨੂੰ ਸਾਰੀ ਸ੍ਰਿਸ਼ਟੀ ਦੇ ਪਦਾਰਥ ਦੇ ਦਈਏ ਭੁੱਖ ਤਾਂ ਤਾਂ ਨਹੀਂ ਉਤਰਦੀ ਤੁਸੀਂ ਕਹਿੰਦੇ ਹੋ ਤੂੰ ਰਿਧੀਆਂ ਸਿਧੀਆਂ ਲੈ ਲੈ ਤੁਸੀਂ ਮੇਰੀ ਭੁੱਖ ਨੂੰ ਵਧਾ ਰਹੇ ਹੋ ਉਹ ਭੁੱਖ ਸ਼ਾਂਤ ਕਰਨੀ ਸੀ ਤ੍ਰਿਸ਼ਨਾ ਸ਼ਾਂਤ ਕਰਨੀ ਤੇ ਤੁਸੀਂ ਇਹਨੂੰ ਭੜਕਾ ਰਹੇ ਹੋ ਤੇਲ ਪਾ ਕੇ ਤੇ ਬੁਰੀ ਹੈ ਮਤ ਤੁਹਾਡੀ ਜਿਹੜੀ ਮਤ ਤ੍ਰਿਸ਼ਨਾ ਵਧਾ ਰਹੀ ਹੈ ਬੁਰੀ ਹੈ ਜਿਹੜੀ ਮਤ ਲੋਭ ਵਧਾ ਰਹੀ ਹੈ ਬੁਰੀ ਹੈ ਜਿਹੜੀ ਮਤ ਮਨ ਨੂੰ ਮਜ਼ਬੂਤ ਕਰ ਰਹੀ ਹੈ ਮਨੋ ਕਾਮਨਾਵਾਂ ਪੂਰੀਆਂ ਕਰ ਰਹੀ ਹੈ ਬੁਰੀ ਹੈ ਚੰਗੀ ਕਿੱਥੇ ਜਿਹੜੀ ਮਤ ਮਾਇਆ ਨਾਲ ਜੋੜ ਰਹੀ ਹੈ ਬੁਰੀ ਹੈ ਜਿਹੜੀ ਮਤ ਰਾਜ ਨਾਲ ਜੋੜ ਰਹੀ ਹੈ ਬੁਰੀ ਹੈ ਜਿਹੜੀ ਮਤ ਬੈਰ ਵਿਰੋਧ ਪੈਦਾ ਕਰ ਰਹੀ ਹੈ ਬੁਰੀ ਹੈ ਜਾਂ ਰਾਜ ਕਰੋਗੇ ਬੈਰ ਵਿਰੋਧ ਆਪੇ ਹੋ ਜਾਊਗਾ ਉਹ ਤਾਂ ਫਿਰ ਹੋ ਹੀ ਜਾਣਾਗਾ ਉਹ ਬੁਰੀ ਹੈ ਅਬ ਕੀ ਜਿਹੜੀ ਹੈ ਅਬ ਕੀ ਸੁੰਦਰ ਸਰੂਪ ਸੁਲਖਣੀ ਸਹਿਜੇ ਉਦਰ ਧਰੀ ਇਹਦੇ ਉਦਰ ਦੇ ਵਿੱਚ ਸਹਿਜ ਹੈ ਜਿਹੜਾ ਸਹਿਜ ਹੈ ਨਾ ਟਕਾਉ ਆ ਜਾਣਾ ਟਕਾਉ ਗਿਆਨ ਤੋਂ ਬਿਨਾਂ ਨਹੀਂ ਹੁੰਦਾ ਗਿਆਨ ਕਾ ਵੱਧਾ ਬਿਨ ਗਿਆਨ ਨਾ ਜਦ ਮਨ ਟਿਕ ਜਾਣਾ ਹੈ ਬੁੱਧੀ ਦੇ ਅੰਦਰ ਤਾਂ ਇਹਦਾ ਜਨਮ ਹੋਣਾ ਜਨਮ ਮੰਦਾ ਹੀ ਹੋਣਾ ਗਲਤ ਤਰੀਕੇ ਨਾਲ ਜਨਮ ਕਰ ਲਿਆ ਮੰਦਾ ਇਹਨੇ ਅਕਲ ਜਨਮ ਤਾਂ ਦੇਣਾ ਸੀ ਮਨ ਨੂੰ ਜ਼ਰੂਰ ਪਰ ਜਿਸ ਤਰੀਕੇ ਨਾਲ ਜਨਮ ਦਿੱਤਾ ਹੈ ਮਨ ਨੂੰ ਇਹਨੇ ਉਸ ਤਰੀਕੇ ਨਾਲ ਨਹੀਂ ਸੀ ਦੇਣਾ ਇਹ ਇਹ ਕਿੱਥੋਂ ਪਤਾ ਲੱਗਿਆ ਸਾਨੂੰ ਇਹ ਨਾਮ ਦੇ ਤੋਂ ਪਤਾ ਲੱਗੂਗਾ ਮੇਰਾ ਜਨਮ ਕੁਟਿਲ ਕਰਮ ਕੁਟਿਲਤਾ ਜਨਮ ਕੁਪੰਤੀ ਕਿਉਂਕਿ ਕੁਪੰਤੀ ਜਨਮ ਹੋਇਆ ਇਸ ਕਰਕੇ ਮੇਰਾ ਕੁਟਿਲਤਾ ਦਾ ਕਰਮ ਹੈ ਜਨਮ ਮੇਰਾ ਇੱਥੋਂ ਸ਼ੈਤਾਨ ਦੇ ਘਰੋਂ ਹੋਇਆ ਹੈ ਬੁੱਧੀ ਸ਼ੈਤਾਨ ਦੇ ਘਰ ਚ ਗਈ ਉੱਥੋਂ ਬੰਦਾ ਜਨਮ ਹੋਇਆ ਹੈ ਸ਼ੈਤਾਨ ਦੇ ਘਰ ਚੋਂ ਇੱਥੇ ਲਿਆ ਕੇ ਇਨਸਾਨ ਦੇ ਘਰ ਜਾ ਕੇ ਜਨਮ ਇੱਥੇ ਹੋਣਾ ਇੱਥੋਂ ਮਨ ਦਾ ਜਿਹੜਾ ਜਨਮ ਹੈ ਇੱਥੋਂ ਮਰ ਕੇ ਜਦ ਇੱਥੇ ਆਉ ਇੱਥੋਂ ਮਰ ਕੇ ਜਿਹੜਾ ਜਨਮ ਕੀਤਾ ਇਹਨੂੰ ਮਾਰ ਹੁਣ ਮਨ ਮਾਰਨਾ ਬੁੱਧੀ ਨਹੀਂ ਮਾਰਨਾ ਆ ਗਿਆਨ ਨਾਲ ਮਰਨਾ ਪੈਦਾ ਤਾਂ ਕਰ ਲਿਆ ਮਨ ਮਾਰਨਾ ਇਸ ਨੂੰ ਪੈਣਾ ਮਨ ਨੂੰ ਮਾਰ ਕੇ ਮਨ ਦਾ ਜਨਮ ਕੀ ਮਨ 'ਚ ਇੱਛਾਵਾਂ ਪੈਦਾ ਹੁੰਦੀਆਂ ਮਾਇਆ ਦੀਆਂ ਇੱਛਾਵਾਂ ਮਾਰਦੀਆਂ ਨੇ ਇਹਦਾ ਸੁਭਾਅ ਮਾਰਦਾ ਸਮਝਾ ਕੇ ਇੱਥੇ ਲੈ ਇੱਥੇ ਜਨਮ ਕਰਨਾ ਫਿਰ ਇਹਦਾ ਇੱਥੋਂ ਜਨਮ ਹੋਣਾ ਜਿਹੜਾ ਇੱਥੋਂ ਜਨਮ ਹੋਣਾ ਨਾ ਮਨ ਦਾ ਇੱਥੇ ਤਾਂ ਆਦੀ ਦਾਲ ਦਾ ਜਨਮ ਹੋਇਆ ਨਾ ਸਰੀਰ ਨਾਲ ਰਲ ਕੇ ਕੁਪੰਤੀ ਹੋਇਆ ਮਾਇਆ 'ਚ ਵਿਕਸੋ ਕੇ ਜਨਮ ਹੋਇਆ ਜਦ ਇੱਥੇ ਆਪਣੇ ਮੂਲ ਨਾਲ ਰਲ ਇੱਕ ਹੋ ਕੇ ਜਨਮ ਹੋਣਾ ਉਹ ਜਨਮ ਪਦਾਰਥ ਉਹ ਨਹੀਂ ਫਿਰ ਮਰਨਾ ਉਹ ਸਾਜੀ ਫਿਰ ਜਨਮ ਹੁਣ ਵੀ ਮੰਨਦੇ ਆ ਮੰਨਦੇ ਆ ਨਾ ਜਨਮ ਹੋਇਆ ਹੈ ਬੱਚੇ ਦਾ ਇਹ ਕੁਟਲਤਾ ਦਾ ਇਹਦਾ ਕਰਮ ਹੈ ਕਿਉਂਕਿ ਜਨਮ ਕੋ ਭਰਤੀ ਹੋਇਆ ਹੈ ਆ ਕਹਿ ਰਿਹਾ ਰਵਿਦਾਸ ਕੌਣ ਇਹਨੂੰ ਅਰਥਾਵੇ ਇਹ ਗੱਲ ਨੂੰ ਅਰਥਾਵੇ ਕੌਣ ਵਿਦਵਾਨ ਵਿਦਵਾਨ ਕਿਵੇਂ ਅਰਥਾ ਲੈਣਗੇ ਇਹਨੂੰ ਵਿਦਵਾਨਾਂ ਨੂੰ ਕੀ ਪਤਾ ਵੀ ਕੀ ਕਹਿ ਰਿਹਾ ਇਸ ਕਰਕੇ ਕਿਹਾ ਸੀ ਭਈ ਬਿਰਲਾ ਕੋਰ ਥਾਵੇ ਇਹ ਗੁਰਮੁਖਾਂ ਦੇ ਹਿੱਸੇ ਚ ਉਹ ਵਿਦਵਾਨਾਂ ਦੇ ਤਾਂ ਵਸਦੀ ਉਹ ਗੱਲ ਨਹੀਂ ਵਿਦਵਾਨ ਤਾਂ ਮਾਇਆ ਨਾਲ ਜੁੜੇ ਹੋਏ ਨੇ ਡਿਗਰੀ ਕ ਲੈ ਲੈਂਦੇ ਨੇ ਜਿਵੇਂ ਵੀ ਮਰਜੀ ਫਿਰ ਉਹ ਲੈਂਦੇ ਵੀ ਡਿਗਰੀ ਤਾਂ ਨੇ ਉਹਨਾਂ ਨੌਕਰੀ ਕਰਨੀ ਹੁੰਦੀ ਹੈ ਕਿਤੇ ਪੀਐਚਡੀਆਂ ਜਿਹੜੇ ਕਰਦੇ ਨੇ ਨੌਕਰੀ ਵਾਸਤੇ ਕਰਦੇ ਨੇ ਪ੍ਰਚਾਰ ਵਾਸਤੇ ਨਹੀਂ ਕਰਦੇ ਹੁਣ ਜਿਹਨੇ ਪ੍ਰਚਾਰ ਵਾਸਤੇ ਕਰਨ ਨੂੰ ਪੀਐਚਡੀ ਦੀ ਲੋੜ ਨਹੀਂ ਹੁੰਦੀ ਕਰਦੇ ਉਹਨੂੰ ਪੀਐਚਡੀ ਦੀ ਕੀ ਲੋੜ ਹੈ ਕਰਨ ਦੀ ਕਦੇ ਸਕੂਲਾਂ ਕਾਲਜਾਂ 'ਚੋਂ ਕੋਈ ਭਗਤ ਪੈਦਾ ਹੋਇਆ ਹੈ ਕਦੇ ਸੰਸਥਾਵਾਂ 'ਚੋਂ ਕੋਈ ਭਗਤ ਪੈਦਾ ਹੋਇਆ ਸੰਸਥਾਵਾਂ ਸੀਗੀਆਂ ਕਾਸ਼ੀ ਵਿੱਚ ਸੀਗੀਆਂ ਕਬੀਰ ਕਾਸ਼ੀ ਜੇ ਪੈਦਾ ਹੋਇਆ ਪਰ ਸੰਸਥਾ ਜੋ ਨਹੀਂ ਸੰਸਥਾ ਦੇ ਖਿਲਾਫ ਬੋਲਦਾ ਸਾਡੇ ਵੀ ਇੱਥੇ ਸੰਸਥਾ ਹੈਗੀ ਹੀ ਨੇ ਉਹ ਕੀ ਬੋਲਦੇ ਨੇ ਆਪ ਵਿਦਵਾਨਾਂ ਦੇ ਚੇਲੇ ਨੇ ਸਾਰੇ ਜਿਨੇ ਸੰਤ ਨੇ ਉਹ ਵਿਦਵਾਨਾਂ ਦੇ ਚੇਲੇ ਨੇ ਵਿਦਵਾਨਾਂ ਦੇ ਇਤਿਹਾਸ ਲਿਖੇ ਹੋਏ ਨੇ ਉਹੀ ਬੋਲੀ ਜਾਂਦੇ ਨੇ ਜੋ ਪੜ੍ਹ ਕੇ ਬੋਲਦੇ ਨੇ ਉਹਨਾਂ ਦੇ ਆਪਣੇ ਅੰਦਰੋਂ ਕੀ ਪੈਦਾ ਹੁੰਦਾ ਹੈ ਆਪਣੇ ਅੰਦਰੋਂ ਕੀ ਪੈਦਾ ਹੁੰਦਾ ਕੁਝ ਨਹੀਂ ਸੰਤ ਵਿਦਵਾਨਾਂ ਦੇ ਚੇਲੇ ਨੇ ਵਿਦਵਾਨ ਬਣੀ ਹਣੇ ਤਾਂ ਜਿਨ੍ਹਾਂ ਨੇ ਗ੍ਰੰਥ ਲਿਖੇ ਨੇ ਜਿਨ੍ਹਾਂ ਨੇ ਉਹ ਵਿਦਵਾਨ ਸੀ ਇਹ ਉਹਨਾਂ ਦੇ ਚੇਲੇ ਨੇ ਉਹਨਾਂ ਦੀ ਗੱਲ ਪੜ੍ਹ ਕੇ ਬੋਲਦੇ ਹੀ ਨੇ ਨਿਆਣਾ ਨਹੀਂ ਚਿੱਠੀ ਪੜ੍ਹ ਕੇ ਸੁਣਾ ਦਿੰਦਾ ਦਿੰਦੇ ਸਭ ਗਿਆਨ ਦੇ ਨੇ ਪਰ ਗਿਆਨ ਕਿਹਾ ਜਾਏ ਗਿਆਨ ਕਿਹਾ ਜਾਏ ਨੇਰਾ ਪੈਦਾ ਕਰਨ ਵਾਲਾ ਨਿਰਾਕਾਰ ਦੇ ਪ੍ਰਥਾਈ ਚਾਲਣ ਪੈਦਾ ਕਰਦਾ ਹੈ ਕਿ ਤੇਰਾ ਪੈਦਾ ਕਰਦਾ ਨਿਰਾਕਾਰ ਦੇ ਪ੍ਰਥਾਈ ਧਰਮ ਦੇ ਪ੍ਰਥਾਏ ਧਰਮ ਨੂੰ ਕਲੀਅਰ ਕਰਦਾ ਹੈ ਧਰਮ ਦਾ ਵਿਸ਼ਾ ਆ ਧਰਮ ਦਾ ਵਿਸ਼ੇ ਨੂੰ ਤੁਲਣਾ ਕਰਦਾ ਗੰਗਲਾ ਕਰਦਾ ਭਜਾਉਂਦਾ ਜਿੰਨਾ ਚਿਰ ਜਿਹੜੀ ਬੁੱਧੀ ਉਲਝੀ ਹੋਈ ਹੁੰਦੀ ਹੈ ਨਾ ਉਹ ਆਪ ਨਹੀਂ ਸੁਲਝ ਸਕਦੀ ਚੱਜਾ ਕਬੀਰ ਕਹਿੰਦਾ ਚੱਜਾ ਉਰਜੀ ਸੁਲਝ ਨਹੀਂ ਜਾਣਾ ਖੁਦ ਉਹਦੀ ਬੁੱਧੀ ਉਲਝੀ ਹੋਈ ਸੀ ਕਬੀਰ ਦੀ ਆਪਣੀ ਹੱਡ ਬੀਤੀ ਦੱਸ ਰਿਹਾ ਕਿਸੇ ਦੀ ਗੱਲ ਨਹੀਂ ਕਰ ਰਿਹਾ ਮੇਰੀ ਆਪਣੀ ਬੁੱਧੀ ਉਲਝੀ ਹੋਈ ਸੀ ਮੈਨੂੰ ਕੋਈ ਪਤਾ ਨਹੀਂ ਵੀ ਸੁਲਝਣਾ ਕਿਵੇਂ ਉਹ ਤਾਂ ਵਾਗਰ ਦੇ ਵਿੱਚ ਸੁਲਝੀ ਹੋਈ ਬੁੱਧੀ ਦੀ ਕੋਈ ਗੱਲ ਲਿਖੀ ਹੋਈ ਸੀ ਉਹ ਮੈਂ ਪੜ੍ਹ ਲਈ ਉਲਝਿਆ ਹੋਇਆ ਨੇ ਮੈਨੂੰ ਮਾਲਾ ਫੜਾਤੀ ਮੈਨੂੰ ਉਲਝਾਤਾ ਬਾਰ-ਬਾਰ ਉਹਨਾਂ ਨੂੰ ਪੁੱਛਿਆ ਬਾਰ-ਬਾਰ ਬਹੁਤ ਕੁਝ ਦੱਸਿਆ ਬਾਰ-ਬਾਰ ਆਪਣੀ ਤਕਲੀਫ ਦੱਸੀ ਬਾਰ-ਬਾਰ ਆਪਣੀ ਪ੍ਰੋਬਲਮ ਦੱਸੀ ਕੋਈ ਸੋਲੂਸ਼ਨ ਉਹਨਾਂ ਕੋਲ ਨਹੀਂ ਸੀ ਥੱਕ ਕੇ ਮਾਲਾ ਉਹਨਾਂ ਦੀ ਵਾਪਸ ਕਰਤੀ ਪਤਾ ਲੱਗਿਆ ਇੱਕ ਧਰਮ ਸੀ ਹੋਰ ਜਿਹਦਾ ਵਿਰੋਧ ਜਿਹਦੀ ਨਿੰਦਿਆ ਕਾਸ਼ੀ ਵਾਲੇ ਕਰਦੇ ਹੁੰਦੇ ਸੀ ਕਿ ਮਗਹਰ ਦਾ ਜਿਹੜਾ ਜਾਊਗਾ ਉੱਥੇ ਖੋਤੇ ਦੀ ਜੂਰ ਪਊਗਾ ਨਿੰਦਿਆ ਕਰਦੇ ਸੀ ਨਾ ਵੀ ਮਾਗਰ ਕੋਈ ਜਾਵੇ ਨਾ ਜੇ ਜਾਊਗਾ ਗਿਆਨ ਲੈ ਲੂਗਾ ਤਾਂ ਸਾਡੀ ਪੋਲ ਖੁੱਲ ਜੂਗੀ ਅਸਲ ਦੇ ਵਿੱਚ ਗੱਲ ਇਹ ਸੀ ਨਾਰਦ ਦੇ ਬਾਰੇ ਇੰਨੀਆਂ ਕਹਾਣੀਆਂ ਇਹਨਾਂ ਨੇ ਤਾਂ ਬਣਾਈਆਂ ਨੇ ਡੁਪਲੀਕੇਟ ਨਾਰਦ ਤਾਂ ਬਣਾਏ ਨੇ ਕਿ ਨਾਰਦ ਦੀ ਗੱਲ ਕੋਈ ਸੁਣੀ ਨਾ ਨੈਟਵਰਕ ਇਹਨਾਂ ਦਾ ਜ਼ਿਆਦਾ ਹੈ ਕੂੜ ਦਾ ਨੈਟਵਰਕ ਕਿਉਂਕਿ ਇੱਥੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਤੇ ਸਾਰਾ ਸੰਸਾਰ ਕੂੜ ਹੈ ਕੂੜ ਦਾ ਨੈਟਵਰਕ ਹਮੇਸ਼ਾ ਜ਼ਿਆਦਾ ਇੱਥੇ ਰਹਿਣਾ ਇਹਦੇ 'ਚ ਕੋਈ ਜਿਹੜੇ ਦੋ ਰਹਿ ਨਹੀਂ ਅੱਜ ਜਿਹੜੇ ਸੱਚ ਦਾ ਪ੍ਰਚਾਰ ਕਰਨ ਵਾਲੇ ਨੇ ਸਿੱਖ ਅਸਲ 'ਚ ਕੂੜ ਦੇ ਠੇਕੇਦਾਰ ਨੇ ਨੈਟਵਰਕ ਕੂੜ ਦਾ ਹੀ ਇਹਨਾਂ ਦਾ ਕਹੀ ਜਾਣਾ ਸੀ ਸਿੱਖ ਕੀ ਫਰਕ ਪੈਂਦਾ ਕੀ ਫਰਕ ਪੈਂਦਾ ਹੈ ਜੇ ਕਾਸ਼ੀ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਕਾਸ਼ੀ ਵਿੱਚ ਹੁਣ ਕਬੀਰ ਦਾ ਜਿਹੜਾ ਹੈਗਾ ਸਥਾਨ ਉੱਥੇ ਇੱਕ ਪੰਡਤ ਬੈਠਾ ਜਿਹੜੀ ਰਿਜੈਕਟ ਕੀਤੀ ਹੋਈ ਬਾਣੀ ਹੈ ਕਬੀਰ ਦੀ ਪਹਿਲਾ ਬੀਜ ਕਾ ਉਹਨੂੰ ਵੜਦੇ ਨੇ ਇਹਨੂੰ ਵੜਦੇ ਹੀ ਨਹੀਂ ਇਹਨੂੰ ਪੜਦੇ ਨੇ ਵਿੱਚ ਇਹਦੇ ਅਰਥ ਉਹਦੇ ਨਾਲ ਤੋੜ ਕੇ ਰਲਾ ਬਣਾ ਕੇ ਰਣ ਗੱਡ ਕਰਕੇ ਕਰੀ ਜਾਂਦੇ ਨੇ ਉਹ ਉੱਥੇ ਹੀ ਉਹਨਾਂ ਨੇ ਕਬਜ਼ਾ ਕਰ ਲਿਆ ਕਬੀਰ ਵਾਲੇ ਤੇ ਉੱਥੋਂ ਵੀ ਉਹੀ ਚੀਜ਼ ਸੌਦਾ ਮਿਲਦਾ ਜਿਹੜਾ ਉਹ ਦਿੰਦੇ ਨੇ ਕਿਵੇਂ ਪਤਾ ਲੱਗੇ ਆ ਇਹ ਗੱਲ ਮੰਨੀ ਜਾਂਦੀ ਹੈ ਯੂਨੀਵਰਸਿਟੀਆਂ 'ਚ ਬਨਾਰਸ ਯੂਨੀਵਰਸਿਟੀ ਦੇ ਵਿੱਚ ਕਿ ਜੱਜ ਬਣਿਆ ਸੀ ਮੈਨੂੰ ਯੂਪੀ 'ਚ ਗੜਗੁਤੇਸ਼ਵਰ ਉਹਦਾ ਮੁੰਡਾ ਪੇਪਰ ਸੀ ਹਿੰਦੀ ਦਾ ਕਬੀਰ ਦਾ ਸ਼ਲੋਕ ਆ ਗਿਆ ਉਹਨੂੰ ਦੋ ਮੈਂ ਤੇ ਉਹ ਪੇਪਰ ਦੇਣ ਜਾਣਾ ਸੀ ਇੱਕ ਸ਼ਲੋਕ ਕੁਦਰਤੀ ਆ ਗਿਆ ਉਹਦਾ ਉਹਨਾਂ ਚ ਕਿਰਾਏ ਤਾਂ ਉਹਨੂੰ ਚਾਰ ਸੀ ਮੈਂ ਪਰ ਇੱਕ ਸ਼ਲੋਕ ਆ ਗਿਆ ਉਹ ਸ਼ਲੋਕ ਲਿਖਿਆ ਆ ਉਹ ਜੱਜ ਨੇ ਭੇਜਿਆ ਤਾਂ ਹੋਰ ਕੋਲ ਕੁੜੀਆਂ ਸੀ ਉੱਥੇ ਮੈਂ ਪੜੀਆਂ ਹੋਈਆਂ ਉਹਨਾਂ ਦੀ ਆ ਯਾਦ ਵਸੀ ਉਹ ਤੇ ਉਹਨਾਂ ਦੇ ਨਾਲ ਮੇਰਾ ਉੱਠਣ ਬੈਠਣ ਸੀ ਮੈਂ ਗਿਆ ਹੋਇਆ ਸੀ ਉਹਨਾਂ ਦੇ ਘਰ ਉਹ ਕਹਿੰਦੀ ਤਾਊ ਜੀ ਤੇ ਤੂੰ ਸ਼ਲੋਕ ਬਹੁਤ ਵਧੀਆ ਸ਼ਲੋਕਾਂ ਦੇ ਅਰਥ ਕਰਦੇ ਨੇ ਕਬੀਰ ਦੇ ਦੇ ਕਿ ਮੈਂ ਉੱਥੇ ਉਹਨਾਂ ਨਾਲ ਕਰਦਾ ਰਹਿੰਦਾ ਸੀ ਯਾਰ ਤੋਂ ਕੁੜੀਆਂ ਐਮਐਮ ਵਿੱਚ ਪੜ੍ਹਦੀ ਬਹੁਤ ਇੰਟੈਲੀਜੈਂਟ ਸੀ ਉਹ ਮੈਂ ਇੱਕ ਸ਼ਲੋਕ ਲਿਖਿਆ ਆ ਜਦ ਉਹਨੇ ਉਹਨੇ ਪੁੱਛਿਆ ਉਹਦੇ ਬਾਪ ਨੇ ਜੱਜ ਨੇ ਉਹਨੇ ਦੱਸਿਆ ਮੈਂ ਆ ਅਰਥ ਕਰਕੇ ਆਇਆ ਕਹਿੰਦਾ ਇਹ ਅਰਥ ਕਿਹਨੇ ਦੱਸੇ ਨੇ ਤੈਨੂੰ ਕਹਿੰਦਾ ਇਹ ਕੋਣ ਕੇ ਤਾਊ ਜੀ ਹੈ ਦੀਦੀ ਕੇ ਉਹਨਾਂ ਨੇ ਬਤਾਇਆ ਉਹ ਹਿੰਦੀ ਬੋਲਦੇ ਨੇ ਸਾਰੇ ਉਹ ਉਹ ਆਪ ਜੱਜ 골ਡ ਮੈਡਲਿਸਟ ਸੀ ਹਿੰਦੀ ਸਾਹਿਤ ਦਾ ਨਹੀਂ ਦੂਆ ਹੁੰਦਾ ਉਹਨੂੰ ਪਤਾ ਨਹੀਂ ਸੀ ਲੱਗਣਾ ਉਹ ਹਿੰਦੀ ਸਾਹਿਤ ਦਾ 골ਡ ਮੈਡਲਿਸਟ ਸੀ ਉਸ ਯੂਨੀਵਰਸਿਟੀ ਦਾ ਉਹ ਕਹਿੰਦਾ ਕਬੀਰ ਦੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਅਜੇ ਤੱਕ ਕਬੀਰ ਨੇ ਕੀ ਕਹਿਤਾ ਬੰਦਾ ਕੌਣ ਹੈ ਮੈਂ ਤਾਂ ਮਿਲਣਾ ਉਹਨੂੰ ਉਹ ਕਹਿਣ ਲੱਗਿਆ ਉਹਨੂੰ ਬੁਲਾ ਕੇ ਵੀ ਅੱਜ ਅਸੀਂ ਤੁਹਾਡੇ ਘਰ ਕੱਲ ਨੂੰ ਖਾਣਾ ਖਾਣਾ ਜਾਓ ਕਹਿ ਦੋ ਜਾ ਕੇ ਉਹਨੂੰ ਖਾਣਾ ਖਾਣਾ ਆਵਾਂਗੇ ਅਸੀਂ ਉਹ ਵਿਚਾਰਾ ਗਰੀਬ ਸੀਗਾ ਉਹਨੇ ਕਹਾਂ ਜੱਜ ਜਾਊਗਾ ਥੋੜਾ ਗਰੀਬ ਆਦਮੀ ਦੇ ਬੋਝ ਤਾਂ ਪੈਂਦਾ ਹੀ ਹੈ ਉਹਨੂੰ ਪਤਾ ਨਾ ਲੱਗੇ ਵੀ ਖਾਣਾ ਖਾਣ ਕਿਉਂ ਆਉਂਦਾ ਨਾ ਮੈਨੂੰ ਮੈਨੂੰ ਤਾਂ ਫਿਰ ਕੀ ਪਤਾ ਲੱਗਣਾ ਸੀ ਉਹਨੂੰ ਵੀ ਨਹੀਂ ਪਤਾ ਕਿ ਇੱਕਦਮ ਜੱਜ ਨੇ ਕਹਿਤਾ ਥੋੜੇ ਖਾਣਾ ਖਾਣਾ ਆਉਂਗਾ 2 ਸਾਲ ਹੋ ਗਏ ਨੂੰ ਇੱਥੇ ਰਹਿੰਦੇ ਨੂੰ ਵੀ ਸਾਡਾ ਤਾਂ ਮਤਲਬ ਹੈ ਜਿਆਦਾ ਹੀ ਉਹਦੇ ਤੇ ਕੇਸ ਬਣਿਆ ਸੀ ਇੱਕ ਜਿਆਦਾ ਗਰੀਬ ਸੀ ਨੌਕਰੀ ਸੀ ਕਰਦਾ ਬੈਂਕ 'ਚ ਖੈਰ ਹੁਣ ਇਹ ਤਾਂ ਕਹਿ ਨਹੀਂ ਸਕਦਾ ਵੀ ਨਾ ਆਇਓ ਆ ਗਏ ਰੋਟੀ ਰੱਟੀ ਤਾਂ ਉਹਨਾਂ ਨੇ ਕੀ ਖਾਣੀ ਸੀ ਉਹਨੇ ਮੈਨੂੰ ਫਿਰ ਮਿਲਿਆ ਰਾਤ ਨੂੰ ਹਾਂ ਤਾਊ ਜੀ ਸੇ ਕਹਣਾ ਉਹਨੇ ਕਿ ਘਰ ਪੇ ਹੀ ਰਹੇ ਰਾਤ ਨੂੰ ਮੈਨੂੰ ਥੋੜੀ ਸ਼ੱਕ ਪੈ ਗਈ ਕਿ ਸ਼ਾਇਦ ਉਹ ਇਹ ਗੱਲ ਕਰੂਗਾ ਤਾਂ ਉਹਨੇ ਮੈਨੂੰ ਦੱਸਿਆ ਵੀ ਅੱਜ ਬਰਡ ਸਾਡੇ ਯੂਪੀ ਦੇ ਵਿੱਚ ਇਹ ਗੱਲ ਆਮ ਹੈ ਕਿ ਕੋਈ ਆਦਮੀ ਨਹੀਂ ਜਾਣਦਾ ਕਬੀਰ ਕੀ ਕਹਿ ਰਿਹਾ ਮੈਨੂੰ ਐ ਲੱਗਦਾ ਇਹ ਕੋਈ 15 ਸਾਲ ਦੀ ਗੱਲ ਹੈ 14 ਸਾਲ ਦੀ ਕਲਾਸ ਸ਼ੁਰੂ ਨਹੀਂ ਹੋਈ ਆਪਣੀ ਪਹਿਲਾਂ ਦੀ ਗੱਲ ਹੈ ਬਈ ਮੈਨੂੰ ਲੱਗਦਾ ਤੁਸੀਂ ਬਹੁਤ ਨੇੜੇ ਪਹੁੰਚ ਗਏ ਉਹਨੇ ਐ ਨਹੀਂ ਕਿਹਾ ਤੁਸੀਂ ਕਲੀਅਰ ਪਹੁੰਚ ਗਏ ਕਿ ਪਰ ਸ਼ਲੋਕ ਦੋ ਨੰਬਰ ਦੇ ਸੀ ਐ ਨਹੀਂ ਸੀ ਨਾ ਗੁਰਬਾਣੀ ਦੇ ਮੈਂ ਦੱਸਿਆ ਵੀ ਇਹ ਸ਼ਲੋਕ ਜਿਹੜੇ ਨੇ ਸ਼ਲੋਕ ਦੇ ਦੋ ਨੰਬਰ ਦੇ ਨੇ ਇੱਕ ਨੰਬਰ ਦੇ ਸ਼ਲੋਕ ਜੇ ਪੜੇਗਾ ਤਾਂ ਉਹ ਹੋਰ ਨੇ ਇਹ ਹੋਰ ਇਹ ਰੱਦ ਕੀਤੇ ਇਹ ਵੀ ਉਹਨੂੰ ਪਤਾ ਨਹੀਂ ਸੀ ਆਦਮੀ ਹੈ ਹਿੰਦੂਆਂ ਦੇ ਵਿੱਚ ਵੀ ਜਿਹੜੇ ਚਾਹੁੰਦੇ ਨੇ ਕਬੀਰ ਦਾ ਪਤਾ ਲੱਗੇ ਕੀ ਹੈ ਪਰ ਕਿਉਂਕਿ ਭਾਸ਼ਾ ਗੁਰਮੁਖੀ ਹੋਰ ਹੈ ਵਿਦਵਾਨਾਂ ਦੇ ਵਸ ਦੀ ਗੱਲ ਹੈ ਨਹੀਂ ਇਸ ਕਰਕੇ ਇਹ ਜਿਹੜੀ ਵਿਦਵਾਨਾਂ ਦੀ ਬੁੱਧੀ ਤੇ ਹੀ ਪਰੇ ਕੋਈ ਡਿਕਸ਼ਨਰੀਆਂ ਜੇ ਭਾਸ਼ਾ ਹੈ ਨਹੀਂ ਉਸ ਭਾਸ਼ਾ ਨੂੰ ਰੱਦ ਕੀਤਾ ਹੋਇਆ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਹੁਣ ਸੰਸਾਰੀ ਲੜਕਾ ਲੜਕੀ ਤਾਂ ਰੱਦ ਕੀਤੇ ਹੋਏ ਨੇ ਵੀ ਹੁੰਦੇ ਹੀ ਨਹੀਂ ਨਾ ਕੋਈ ਕਿਸੇ ਦਾ ਪੁੱਤ ਹੈ ਨਾ ਕੋਈ ਸਿੱਤੀ ਹੈ ਨਾ ਕੋਈ ਪਿਓ ਹੈ ਕੀਤਾ ਹੈ ਨਾ ਨਾ ਮਾਂ ਹੈ ਨਾ ਪਿਓ ਹੈ ਨਾ ਘਰ ਵਾਲੀ ਹੈ ਨਾ ਘਰ ਵਾਲਾ ਹੈ ਇਹ ਤਾਂ ਰੱਦ ਕੀਤੇ ਹੋਏ ਨੇ ਗੁਰੂ ਨਾਨਕ ਕਹਿੰਦਾ ਬਸ ਉਹੀ ਮਾਸ ਉਪਜੈ ਫਿਰ ਗੱਲ ਕੀ ਹੋਈ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਏ ਜਿਹੜਾ ਅਸੀਂ ਗਿਆਨ ਆਪਣੇ ਅੰਦਰ ਪੈਦਾ ਕਰ ਲਿਆ ਉਹ ਸਾਡਾ ਲੜਕਾ ਬੁੱਧੀ ਨੇ ਯਾਰ ਮਨ ਨੇ ਲੜਕੇ ਜੋ ਰਲ ਕੇ ਦੋਵੇਂ ਜੋ ਗਿਆਨ ਅਸੀਂ ਆਪਣੇ ਅੰਦਰ ਪੈਦਾ ਕੀ ਗਿਆਨ ਅੰਦਰ ਪੈਦਾ ਨਹੀਂ ਹੁੰਦਾ ਇਹ ਕਲੈਕਟ ਕੀਤਾ ਇਕੱਠਾ ਕੀਤਾ ਕਹ ਲੋ ਇਹ ਲੜਕਾ ਹੈ ਵਿਦਿਆ ਜੋ ਅਸੀਂ ਇਕੱਠੀ ਕੀਤੀ ਹੈ ਉਹ ਲੜਕੀ ਜਿਹੜਾ ਵਿਦਿਆ ਦੇਖੋ ਨਾ ਮਨਮੁਖ ਵਿਦਿਆ ਵਿਕਰਦਾ ਨਾਨਕ ਨੇ ਵਿਦਿਆ ਨੂੰ ਲੜਕੀ ਦੱਸਿਆ ਅਸਲ ਦੇ ਵਿੱਚ ਨਾਨਕ ਲੜਕੀ ਦੱਸ ਕੇ ਗਿਆ ਵਿਦਿਆ ਕਹਿ ਕੇ ਅਰਥ ਕੀਤਾ ਇਹ ਉਸੇ ਨੂੰ ਅਰਥਾਇਆ ਹੋਇਆ ਪਰ ਨਾਨਕ ਅਰਥ ਆ ਗਿਆ ਸਾਨੂੰ ਪਤਾ ਨਹੀਂ ਲੱਗਿਆ ਕੀ ਕਹਿ ਗਿਆ ਨਾਨਕ ਨੇ ਲੜਕੀ ਦੱਸਿਆ ਲੜਕੀ ਕਿਹਨੂੰ ਕਹਿੰਦਾ ਕਬੀਰ ਵਿਦਿਆ ਨੂੰ ਕਹਿੰਦਾ ਉਹ ਵਿਦਿਆ ਵੇਚਦੇ ਨੇ ਉਹ ਉਹ ਕਹਿੰਦਾ ਲੜਕੀ ਵੇਚਦੇ ਨੇ ਮਨੁੱਖ ਵਿਦਿਆ ਵਿਕਰਦਾ ਵਿਦਿਆ ਇਸ ਲਈ ਲਫ਼ਜ਼ ਹੁੰਦਾ ਨਾ ਵੇ ਕਟੇ ਵੇਖਾਏ ਤਾਂ ਵਿਦਿਆ ਦੇ ਵਿੱਚ ਹੁੰਦਾ ਕੀ ਹੈ ਵਿਦਿਆ ਵਿੱਚ ਹੁੰਦਾ ਗਿਆਨ ਗਿਆਨ ਔਰ ਵਿਦਿਆ ਇਕੱਠੇ ਨੇ ਭੈਣ ਭਾਈ ਦੇ ਦੋਏ ਸਭ ਲੱਗੀ ਗੱਲ ਦੀ ਇਹੀ ਕਹਿ ਰਿਹਾ ਨਾਮਦੇਵ ਵੋ ਲਾਗੀ ਤਾਲਾ ਬੇਲੀ ਬਛੜੇ ਬਿਨ ਗਾਇ ਅਕੇਲੀ ਜੇ ਬੱਚਾ ਨਹੀਂ ਤਾਂ ਗਾਇ ਵੀ ਕੱਲੀ ਆ ਦੁੱਧ ਹੈ ਨਹੀਂ ਦੁੱਧ ਕੀ ਹੈ ਦੁੱਧ ਗਿਆਨ ਦੁੱਧ ਉਪਦੇਸ਼ ਹੈ ਜੇ ਗਿਆਨ ਹੈ ਤਾਂ ਉਪਦੇਸ਼ ਹੈ ਜੇ ਗਿਆਨ ਹੈ ਤਾਂ ਉਪਦੇਸ਼ ਹੈ ਜੇ ਉਪਦੇਸ਼ ਹੈ ਤਾਂ ਧਰਮ ਉਪਦੇਸ਼ ਕਹੇ ਜੇ ਸੱਚ ਦਾ ਤਾਂ ਸੱਚ ਧਰਮ ਹੈ ਉਪਦੇਸ਼ ਝੂਠਦਾ ਤਾਂ ਝੂਠ ਸਕਦਾ ਗਿਆਨ ਦੋਏ ਤਰੀਕੇ ਦਾ ਹੁੰਦਾ ਜਿਹੜਾ ਗਿਆਨ ਸੱਚ ਦਾ ਨਹੀਂ ਹੈ ਉਹ ਭਰਮ ਪੈਦਾ ਕਰਦਾ ਹੈ ਉਹ ਕਾਲੇ ਲੇਖ ਲਿਖਦਾ ਹੈ ਜਿਹੜਾ ਗਿਆਨ ਸੱਚ ਦਾ ਹੈ ਉਹ ਅੰਦਰ ਚਾਨਣ ਕਰਦਾ ਹੈ ਜੇ ਚਾਨਣ ਕਰਦਾ ਚਿੱਟੇ ਲੇਖ ਲਿਖਦਾ ਜਿਹੜਾ ਹਨੇਰਾ ਪੈਦਾ ਕਰਦਾ ਉਹ ਕਾਲੇ ਲੇਖ ਲਿਖਦਾ ਹੈ ਸਮਝੇ ਚਿੱਟੇ ਕਾਲੇ ਲਿਖ ਕੀ ਨੇ ਜੇ ਫੱਟੀ ਨਾਲ ਕਾਲੀ ਸਿਆਹੀ ਨਾਲ ਲਿਖਾਂਗੇ ਫੱਟੀ ਕਾਲੀ ਹੋ ਜੂ ਜੇ ਚਾਗਰਾ ਲਿਖਾਂਗੇ ਫੱਟੀ ਚਿੱਟੀ ਹੋ ਜੂ ਕਾਲੇ ਬੋਰਡ ਤੇ ਚਾਗਰਾ ਨਹੀਂ ਲਿਖਦੇ ਬੋਰਡ ਕਾਲਾ ਲਿਖਿਆ ਚਾਗਰਾ ਨਾਲ ਜਿਹਨੇ ਤੋਂ ਲਿਖਿਆ ਗਿਆ ਉਹਨੇ ਚਿੱਟਾ ਹੋ ਗਿਆ ਹੋ ਗਿਆ ਨਾ ਕਾਲੇ ਤੋਂ ਚਿੱਟਾ ਕਰਤਾ ਬੋਰਡ ਚਿੱਟਾ ਫੱਟੀ ਚਿੱਟੀ ਹੈ ਉੱਤੇ ਕਾਲੀ ਸਿਆਹੀ ਨਾਲ ਲਿਖਦਾ ਚਿੱਟੇ ਨੂੰ ਕਾਲਾ ਕਰਤਾ ਤੁਸੀਂ ਕਾਲੇ ਲੈ ਕਿਉਂ ਲਿਖਦੇ ਹੋ ਕਾਲੀ ਸਿਆਹੀ ਨਾਲ ਕਾਤੇ ਲਿਖਦੇ ਹੋ ਗਿਆਨਤਾ ਕਿਉਂ ਫੈਲਾਉਂਦੇ ਹੋ ਬਥੇਰੀ ਪਹਿਲਾਂ ਹੀ ਫੈਲੀ ਹੋਈ ਹੈ ਲੋਕਾਂ 'ਚ ਗਿਆਨਤਾ ਧਰਮ ਦਾ ਕੰਮ ਹੈ ਗਿਆਨਤਾ ਦੂਰ ਕਰਨੀ ਅਗਿਆਨਤਾ ਫਲਾਉਣੀ ਧਰਮ ਦਾ ਕੰਮ ਨਹੀਂ ਹੈ ਪਰ ਜਿਹੜਾ ਕੋ ਗਿਆਨ ਹੈ ਹੀ ਨਹੀਂ ਉਹ ਵਿਚਾਰੇ ਕੀ ਕਰਨ ਉਹ ਕੀ ਕਰਨ ਗੁਰੂ ਵੀ ਬਣਨਾ ਗਿਆਨ ਵੀ ਹੈ ਨਹੀਂ ਦੱਸੋ ਕੀ ਕਰਨਗੇ ਹੁਣ ਜਹ ਜਾਂ ਕਿਸੇ ਕੋ ਸੌਦਾ ਜਹ ਜੀ ਭਾਂਡੇ 'ਚ ਵਸਤ ਪਾਈ ਹੋਈ ਨਿਕਲਣੀ ਹੈ ਜੋ ਵਸਤ ਪਾਏ ਭਾਂਡੇ ਸੋ ਨਿਕਲ ਕਿਆ ਕੋਈ ਕਰੇ ਵਿਚਾਰਾ ਉਹ ਵੀ ਕੀ ਕਰੇ ਵਿਚਾਰਾ ਜੋ ਕੁਝ ਹੈ ਉਹ ਹੀ ਨਿਕਲਣਾ ਬਾਹਰਲੀ ਰੋਸ਼ਨੀ ਕੁਝ ਨਹੀਂ ਕਰਦੀ ਗੁਰੂ ਨਾਨਕ ਕੇ ਦੇਵ ਜੀ ਕਹਿੰਦੇ ਜੇ 100 ਚੰਦਾ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰਦਾਰ ਗੁਰਦਾਰ ਤੇ ਤੇ ਆਦਮੀ ਨਹੀਂ ਹੈ ਆਦਮੀ ਨਹੀਂ ਹੈ ਬਿਲਕੁਲ ਵੀ ਗਿਆਨ ਤੇ ਬਿਨਾ ਹਨੇਰਾ ਤੁਹਾਡੇ ਅੰਦਰ ਗਿਆਨ ਜਿਹੜਾ ਹੈਗਾ ਉਹ ਚਾਨਣ ਕਰਨ ਵਾਲੀ ਚੀਜ਼ ਹੈ ਅੰਦਰ ਗਿਆਨ ਦਾ ਦੀਵਾ ਬਣਾ ਕੇ ਦਿਖਾਵੇ ਕੋਈ ਬੱਤੀ ਦੱਸੇ ਕਾਦੀ ਹੋ ਗਿਆਨ ਦੇ ਦੀਵੇ ਵਿੱਚ ਬੱਤੀ ਦੱਸੇ ਕਾਦੀ ਜੋਤਾਂ ਦਾ ਬਣਾਈਆਂ ਹੋਈਆਂ ਨੇ ਬਾਹਰ ਜੋਤਾਂ ਨਹੀਂ ਬਣਾਈਆਂ ਦਰਸ਼ਨ ਦੀ ਜੋਤਾਂ ਕਰਦੇ ਗਿਆਨ ਦੀ ਜੋਤ ਬਣਾ ਕੇ ਦਿਖਾਓ ਕਿਹੜਾ ਰੰਗ ਹੋ ਕਾਦਾ ਦੀਵਾ ਹੋ ਬੱਤੀ ਕਾਦੀ ਹੋ ਵਿੱਚ ਕੀ ਪਾਇਆ ਹੋ ਬਣਾਇਆ ਨਾਨਕ ਨੇ ਦੱਸਿਆ ਕਹਿੰਦਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਹੁਣ ਦੁੱਖਾਂ ਦਾ ਤੇਲ ਪਾਓ ਦੁੱਖਾਂ ਦਾ ਤੇਲ ਉਹ ਦੀਵਾ ਹਿਰਦਾ ਵਿੱਚ ਦੁੱਖ ਨੇ ਹਿਰਦਾ ਦੀਵਾ ਮੇਰਾ ਹਿਰਦਾ ਜਿਹੜਾ ਦੀਵਾ ਸਚਿਆਰਾ ਜਿਹੜਾ ਹੈ ਨਾ ਸਚਿਆਰਾ ਸੱਚ ਹਿਰਦਾ ਸੱਚਾ ਸੁੱਚਾ ਹਿਰਦਾ ਉਹ ਦੀਵਾ ਉਹਦੇ ਦੁੱਖ ਨੇ ਤੇਲ ਹੈ ਦੁੱਖ ਐ ਨਹੀਂ ਕਿ ਮੈਨੂੰ ਦੁੱਖ ਨਾ ਦੇਈ ਕਹਿੰਦਾ ਦੇਈ ਜਲ ਦੀਵਾ ਛੜੂ ਤਾਂ ਦੁੱਖ ਬਿਨਾਂ ਜਾਣਾ ਹੀ ਨਹੀਂ ਤੁਸੀਂ ਕਹਿੰਦੇ ਦੁੱਖ ਨਾ ਹੋਵੇ ਉਹ ਕਹਿੰਦਾ ਦੁੱਖ ਬਿਨਾਂ ਦੀਵਾ ਨਹੀਂ ਜਾਣਾ ਤੇ ਗੁਰਦਾਰੇ ਵਾਲੇ ਕੀ ਕਹਿੰਦੇ ਨੇ ਦੀਵਾ ਕਿਵੇਂ ਜੜੂਗਾ ਦੁੱਖ ਦੇ ਬਿਨਾਂ ਦੀਵਾ ਨਹੀਂ ਜਲਣਾ ਜਿੰਨਾ ਚਿਰ ਦੁੱਖ ਨਹੀਂ ਹੈ ਤੇਲ ਬਿਨਾਂ ਦੀਵਾ ਜਲ ਜੂ ਤੇਲ ਤੇ ਚਾਹੀਦਾ ਦੁੱਖ ਤੇ ਚਾਹੀਦਾ ਦੁੱਖ दारू ਹੈ ਸੁਖ ਰੋਗ ਹੈ ਸੁਖ ਨਾਲ ਦੀਵਾ ਨਹੀਂ ਜਲਦਾ ਦੁੱਖ ਨਾਲ ਦੀਵਾ ਜਲਦਾ ਦੁੱਖ ਵਿੱਚ ਪਾਇਆ ਤੇਲ ਜੋ ਜੋ ਚਾਨਣ ਹੁੰਦਾ ਨਾ ਚਾਨਣ ਹੁੰਦਾ ਹੀ ਤਾਂ ਐ ਦੁੱਖ ਖਾਂਦਾ ਉਹਨੇ ਚਾਨਣ ਉਹਨੂੰ ਸੌਖੀ ਐ ਜਿਉਂ-ਜਿਉਂ ਚਾਨਣ ਹੁੰਦਾ ਤੇ ਉਹ ਤੇਲ ਸੁੱਕਦਾ ਤੇਲ ਖਤਮ ਹੁੰਦਾ ਚੁੱਕਾ ਜਮ ਸੁਮੇਲ ਮੇਲ ਇਹਦਾ ਫੋਟੋ ਬਣਾਓ ਕਿਵੇਂ ਬਣਾਓ ਦੱਸੋ ਕਿਹੋ ਜਿਹਾ ਦੀਵਾ ਹੋਇਆ ਦੱਸੋ ਕਿਹੋ ਜਿਹਾ ਦੀਵਾ ਹੋਇਆ ਇਹ ਦੀਵਾ ਨਾਮ ਤੇ ਰੋਦੀਰਾ ਨਾਮ ਤੇਰੋ ਬਾਤੀ ਹੁਣ ਤੀਰਾ ਮਿੱਟੀ ਦਾ ਹੈ ਬੱਤੀ ਜ਼ਰੂਰੀ ਦੀ ਹੈ ਉਹ ਕਹਿੰਦਾ ਨਾਮ ਦੀ ਬੱਤੀ ਹੈ ਸਭ ਗੱਲ ਬੁੱਝਣ ਵਾਲੀ ਸੀ ਗੱਲ ਜਿਉਂਦੀ ਤਿਉਂ ਹੈ ਜੋਤ ਉਹੀ ਹਿੰਦੂ ਵਾਲੀ ਹੈ ਪੰਚਾਇਤ ਦਾ ਕਹਿਆ ਸਰਵਥ ਹੈ ਪੰਚਾਇਤ ਇਹ ਬੈਠੀ ਆ ਸਾਰੀ ਪੰਚਾਇਤ ਪੰਜੇ ਆਦਮੀ ਨਹੀਂ ਹੁੰਦੇ ਪ੍ਰਵਾਨ ਜਿੰਨੇ ਪੰਚ ਨੇ ਉਹ ਪੰਚਾਇਤ ਹੁੰਦੀ ਹੈ ਚਾਹੇ 100 ਹੋਵੇ ਕੋਈ ਜ਼ਰੂਰੀ ਤਾਂ ਨਹੀਂ ਪੰਜੇ ਹੁੰਦੇ ਨੇ ਪੰਚਾਇਤ ਦੇ ਮੈਂਬਰ ਪਿੰਡਾਂ 'ਚ 20 20 ਮੈਂਬਰ ਨੇ ਪੰਚਾਇਤ ਜੋ ਪ੍ਰਵਾਨ ਹੋ ਗਏ ਪਬਲਿਕ ਨੂੰ ਸੰਗਤ ਨੂੰ ਪ੍ਰਮਾਣ ਹੋ ਗਿਆ ਜਨਤਾ ਨੂੰ ਉਹਨਾਂ ਨੇ ਮੈਂਬਰ ਬਣਾਤੇ ਵੀ ਭਾਈ ਇਹ ਜੋ ਕਰਨਗੇ ਸਾਨੂੰ ਠੀਕ ਹੈ ਚਲੋ ਅਸੀਂ ਆਪਣੇ ਹਿਸਾਬ ਨਾਲ ਬਣਾ ਲੈਨੇ ਇੱਥੇ ਦਰਗਾਹ ਜਿਹੜੇ ਪ੍ਰਵਾਨ ਨੇ ਉਹ ਪੰਜ ਮੈਂਬਰ ਨੇ ਭਗਤ ਪਰਵਾਨ ਨੇ ਦਰਗਾਹ ਦੇ ਵਿੱਚ ਇਹਨਾਂ ਦੀ ਗੱਲ ਪਰਵਾਨ ਹੈ ਦਰਗਾਹ 'ਚ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਤੇ ਕੌਮਾਂ ਲਾ ਕੇ ਬੋਲਣਾ ਇੱਥੇ ਨਾਨਕ ਕੱਲਾ ਦਾਸ ਨਹੀਂ ਬੋਲਦਾ ਸਾਰੇ ਦਾਸ ਬੋਲਦੇ ਨਾਨਕ ਕਹਿੰਦਾ ਦਾਸ ਮੁਖ ਤੇ ਜੋ ਬੋਲੇ ਜਿਹੜਾ ਉਹਦਾ ਦਾਸ ਮੁਖ ਤੇ ਬੋਲੂ ਚਾਹੇ ਕਬੀਰ ਦਾਸ ਹੈ ਚਾਹੇ ਉਹ ਰਬਦਾਸ ਦਾਸ ਹੈ ਚਾਹੇ ਰਾਮਦਾਸ ਦਾਸ ਹੈ ਕੋਈ ਵੀ ਇਹ ਸਾਰੇ ਦਾਸ ਨੇ ਨਾਨਕ ਕਮ ਦਾਸ ਮੁਖ ਤੇ ਜੋ ਬੋਲੇ ਇਹ ਦਾਸ ਮੁਖ ਤੇ ਜੋ ਬੋਲੇ ਤੇਰੇ ਦਾਸ ਜੋ ਮੁਖ ਤੇ ਬੋਲਦੇ ਨੇ ਇੱਥੇ ਵੀ ਸੱਚ ਹੈ ਉੱਥੇ ਵੀ ਸੱਚ ਹੈ ਸਾਰੇ ਭਗਤ ਵਿੱਚ ਆ ਗਏ ਸਾਰੇ ਜੇ ਦਾਸ ਹੈ ਨਾ ਫਿਰ ਸਾਰੇ ਗੁਰੂ ਦਾ ਕੋਈ ਵੀ ਨਹੀਂ ਰਿਹਾ ਗੁਰੂ ਬੋਲੇ ਗੁਰੂ ਦੇ ਤਾਂ ਬੁਲਾਏ ਬੋਲਦੇ ਨੇ ਦਾਸ ਗੁਰੂ ਦੇ ਬੁਲਾਏ ਬੋਲਦੇ ਨੇ ਬੋਲਦੇ ਦਾਸ ਨੇ ਗੁਰੂ ਨਹੀਂ ਆਣੇ ਹੈ ਬੁਲਾਉਣ ਵਾਲਾ ਗੁਰੂ ਹੈ ਬੋਲਣ ਵਾਲੇ ਦਾਸ ਨੇ ਗੱਲ ਉਹੀ ਬੋਲਦੇ ਨੇ ਜਿਹੜੀ ਗੁਰੂ ਦੀ ਹੈ ਇਸ ਕਰਕੇ ਅਸੀਂ ਲੋਕ ਉਹਨਾਂ ਨੂੰ ਗੁਰੂ ਕਹਿਣ ਲੱਗ ਜਾਂਦੇ ਵੀ ਸਾਨੂੰ ਤਾਂ ਇਹੀ ਨੇ ਜੀ ਸਾਡੇ ਮੂਰੇ ਹੁਣ ਅਸੀਂ ਗੁਰੂ ਤਾਂ ਸਾਨੂੰ ਦੀਨਾ ਨਹੀਂ ਉਹ ਬੋਲਣ ਵਾਲੇ ਦੀਂਦੇ ਨੇ ਬੋਲਣ ਵਾਲੇ ਵੀ ਨਹੀਂ ਦੀਂਦੇ ਸਰੀਰ ਦੀਂਦਾ ਜਿਹੜੇ ਬੋਲਣ ਵਾਲੇ ਨੂੰ ਦੀਂਦੇ ਨੇ ਦੀਦਾ ਬੋਲਣ ਵਾਲਾ ਵੀ ਹੈ ਸਰੀਰ ਦੀਦਾ ਬੋਲਣ ਵਾਲਾ ਤਾਂ ਚੇਤਨਾ ਤਾਂ ਦੀਦਾ ਨਹੀਂ ਜਾਂ ਸਰੀਰ ਚੋਂ ਨਿਕਲੂ ਫਿਰ ਦਿਖੂ ਜੇ ਬੋਲਣ ਵਾਲੇ ਦੀ ਵੀ ਗੱਲ ਕਰੀ ਉਹ ਵੀ ਨਿਰਾਕਾਰ ਹੈ ਬੁਲਾਉਣ ਵਾਲਾ ਵੀ ਨਿਰਾਕਾਰ ਹੈ ਜੇ ਗੁਰੂ ਆ ਉਹ ਵੀ ਨਿਰਾਕਾਰ ਆ ਉਹਦਾ ਦਾਸ ਵੀ ਨਿਰਾਕਾਰ ਹੈ ਹਰ ਕਾ ਸੇਵਕ ਸੋ ਹਰ ਉਹ ਜੇ ਹੋ ਜਾਈ ਉਹਦੀ ਦੇਖ ਕਿਵੇਂ ਹੋ ਜੂਗੀ ਜੇ ਹਰ ਦੀ ਜੇ ਜੇ ਪਰਮੇਸ਼ਰ ਦੀ ਨਿਰਾਕਾਰ ਦੀ ਦੇਹ ਹੈ ਨਹੀਂ ਆ ਤਾਂ ਉਹਦੇ ਸੇਵਕ ਦੀ ਦੇਹ ਕਿਵੇਂ ਹੋ ਜੂ ਕਿੱਥੇ ਗਈ ਪੰਕਤੀ ਕੋਈ ਪੰਕਤੀ ਵੀ ਅਸੀਂ ਮਨ ਨੂੰ ਲਾਈ ਹੋਈ ਨਹੀਂ ਹੈ ਡੇੜੇ ਆਉਣ ਦਿੱਤੀ ਹੋਈ ਨਹੀਂ ਹੈ ਹਰ ਕਾ ਸੇਵਕ ਸੋ ਹਰ ਜੀ ਭੇਦ ਨਾ ਜਾਣੋ ਉਹਦੀ ਦੇਹ ਨੂੰ ਨਾ ਮੰਨੋ ਮਨੁੱਖਾ ਦੇਹੀ ਨੂੰ ਜੇ ਦੇਹੀ ਨੂੰ ਮੰਨੋਗੇ ਤਾਂ ਨਰਕ ਚਲੇ ਜਾਓਗੇ ਫੇਰ ਬਰਨ ਪੈ ਜਾਓਗੇ ਧੋਖਾ ਖਾ ਜਾਓਗੇ ਦੇਹੀ ਹੁੰਦੀ ਹੋਈ ਵੀ ਦੇਹੀ ਨਾ ਮੰਨੋ ਉਹ ਬਿਰਮੀ ਹੈ ਬਿਰਮੀ ਚ ਸਭ ਜਿਹੜਾ ਬੋਲਦਾ ਉਹਦੀ ਗੱਲ ਕਰੋ ਤੁਹਾਨੂੰ ਦਿਖੂ ਉਹੀ ਬਿਰਮੀ ਕਿ ਅੱਖ ਨੂੰ ਤਾਂ ਉਹੀ ਦੇਖਣੀ ਅੱਖ ਨਾਲ ਦੇਖਣ ਵਾਲੀ ਚੀਜ਼ ਨਹੀਂ ਹੈ ਨਿਰਾਕਾਰ ਅੱਖ ਨੂੰ ਨਹੀਂ ਦਿੰਦਾ ਹੁੰਦਾ ਭਰਤਰੀ ਨੂੰ ਕੀ ਕਿਹਾ ਸੀ ਗੋਰਖ ਨੂੰ ਕੀ ਕਿਹਾ ਸੀ ਉਹ ਭਾਈ ਤੁਸੀਂ ਗੁਰੂ ਗੁਰੂ ਤਾਂ ਕਰੀ ਜਾਂਦੇ ਹੋ ਜਿਹੜਾ ਅੰਦਰ ਬੋਲਦਾ ਉਹ ਗੁਰੂ ਹੁੰਦਾ ਚਲੋ ਮੰਨ ਲੈਂਦੇ ਆ ਤੁਸੀਂ ਗੁਰੂ ਕਹਿ ਲਓ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਰ ਬੋਲੇ ਭਰਤਰੀ ਸਤ ਸਰੂਪ ਉਹ ਤਾਂ ਸਤ ਸਰੂਪ ਹੈ ਜਿਹੜਾ ਬੋਲਦਾ ਪਰਮ ਤਤ ਮੈਂ ਰੇਖ ਨਾ ਰੂਪ ਪਰਮ ਤਤ ਹੈ ਜਿਹੜਾ ਬੋਲਦਾ ਉਹਦੀ ਤਾਂ ਰੇਖ ਰੂਪ ਹੁੰਦੀ ਨਹੀਂ ਤੂੰ ਆਓ ਜਿਹੜਾ ਮਿੱਟੀ ਦਾ ਬਣਾਈ ਬੈਠਾ ਮੂਰਤੀ ਹੈ ਕਿਹਦੀ ਹੈ ਪਰਮ ਤਤ ਹੀ ਹੈ ਮੂਰਤੀ ਬੋਲੇ ਗੋਰਖ ਸਤ ਸਰੂਪ ਪਰਮ ਤਤ ਮੈਂ ਰੇਖ ਨਾ ਰੂਪ ਪਰਮ ਤਤ ਚ ਰੇਖ ਰੂਪ ਹੁੰਦਾ ਨਾਲ ਤੁਸੀਂ ਮੰਨਦੇ ਹੋ ਪਰਮ ਤਤ ਵਿੱਚ ਰੇਖ ਰੂਪ ਨਹੀਂ ਹੁੰਦਾ ਫੇ ਮਿੱਟੀ ਦੀ ਤੁਸੀਂ ਉਹ ਬਣਾਈ ਬੈਠੇ ਹੋ ਮੂਰਤੀ ਸਰੀਰ ਦੀ ਬਣਾਈ ਬੈਠੇ ਹੋ ਫੋਟੋ ਵੀ ਇਹ ਨਾਨਕਾ ਹੈ ਫੇ ਮੱਤੇ ਮਾਰੀ ਹੋਈ ਹੈ ਤੁਹਾਡੀ ਹੋਰ ਇਹ ਤੋਂ ਕੀ ਮੱਤ ਮਾਰੀ ਜਾਊਗੀ ਉਹ ਸਭ ਕੁਝ ਇਹ ਗੱਲਾਂ ਕਿਉਂ ਕਹੀਆਂ ਸੀਆਂ ਉਹਨਾਂ ਨੂੰ ਸਮਝਾਈਆਂ ਸੀਆਂ ਜਿਹੜੇ ਮੂਰਤੀ ਪੂਜਾ ਕਰਦੇ ਸੀ ਉਹਨਾਂ ਨੂੰ ਸਮਝਾਈਆਂ ਸੀਆਂ ਜਿਹੜੇ ਤਸਵੀਰਾਂ ਸਰੀਰ ਨੂੰ ਮੰਨਦੇ ਸੀ ਦੇਹ ਨਾਲ ਜੁੜੇ ਹੋਏ ਸੀ ਅਸੀਂ ਤਾਂ ਆਪ ਦੇਹ ਨਾਲ ਜੁੜ ਗਏ ਚੇਲੇ ਅਸੀਂ ਫੇ ਗੋਰਖ ਦੇ ਹੋਏ ਨਾਨਕ ਦੇ ਨਹੀਂ ਬਣੇ ਜੋ ਚੇਲੇ ਜੋ ਪੰਡਤ ਦੇ ਹੋਏ ਨਾਨਕ ਦੇ ਚੇਲੇ ਨਹੀਂ ਬਣੇ ਜੋ ਨਾਨਕ ਦੇ ਚੇਲੇ ਉਦੋਂ ਬਣਾਂਗੇ ਜਦੋਂ ਨਾਨਕ ਦੀ ਗੱਲ ਮੰਨਾਂਗੇ ਚਲੋ ਜੇ ਗੁਰੂ ਮੰਨਣਾ ਮੰਨ ਲਈਏ ਕੋਈ ਗੱਲ ਨਹੀਂ ਨਾਨਕ ਦਾ ਗੁਰੂ ਜੇ ਚੇਲਾ ਤਾਂ ਪਰਮੇਸ਼ਰ ਦਾ ਹੀ ਚੇਲਾ ਇਹ ਕੋਈ ਗੱਲ ਹੈ ਜੇ ਨਾਨਕ ਦੇ ਚੇਲੇ ਪਹਿਲਾਂ ਬਣਦੇ ਹੋਏ ਭਰਮ ਵੀ ਨਿਕਲ ਜੂ ਚੇਲਾ ਗੁਰੂ ਨਹੀਂ ਹੁੰਦਾ ਚਲ ਜੇ ਗੁਰੂ ਵੀ ਮੰਨਣਾ ਮੰਨ ਲਓ ਕੋਈ ਗੱਲ ਨਹੀਂ ਆਪੇ ਹਟ ਜਾਓਗੇ ਕਹਾ ਜਾ ਕੇ ਬੰਨਣ ਤੇ ਇਸ ਗੱਲ ਦੀ ਵੀ ਕੋਈ ਬਹਿਸ ਨਹੀਂ ਮੰਨ ਲੋ ਕੋਈ ਨਹੀਂ ਕੋਈ ਫਰਕ ਨਹੀਂ ਪੈਂਦਾ ਪਰ ਉਹਨੂੰ ਮੰਨੋ ਜਿਹੜੀ ਆਤਮਾ ਸੀ ਸਰੀਰ ਨੂੰ ਨਾ ਮੰਨੋ ਆਤਮ ਦਰਸ਼ਨ ਦੀ ਗੱਲ ਕਰੋ ਆਤਮਾ ਤੇ ਆ ਕੇ ਸੂਈ ਟਿਕਾਓ ਜਦੋਂ ਆਤਮਾ ਦੇ ਸੂਈ ਟਿਕ ਜੂਗੀ ਉਦੋਂ ਆਪੇ ਸਮਝ ਆ ਜੂਗੀ ਨਾਨਕ ਗੁਰੂ ਨਹੀਂ ਸੀ ਉਦੋਂ ਆਪੇ ਮੰਨ ਲੋਗੇ ਉਦੋਂ ਗਲੇ ਸਭ ਗੱਲਾਂ ਉਤਰ ਜਾਣਗੀਆਂ ਥੱਲੇ ਉਹਨਾਂ ਚਿਰ ਨਹੀਂ ਥੱਲੇ ਉਤਰਦੀ ਗਲੇ ਤੇ ਇੱਕ ਵੀ ਗੱਲ ਜਿੰਨਾ ਚਿਰ ਜੁੜੇ ਹੋਏ ਆ ਦੇ ਨਾਲ ਇੱਕ ਵੀ ਗੱਲ ਥੱਲੇ ਨਹੀਂ ਉਤਰ ਸਕਦੀ ਉਦੋਂ ਕਬੀਰ ਦੇ ਖੁਦ ਨਹੀਂ ਸੀ ਉਤਰ ਰਹੀ ਉਹ ਕਹਿੰਦਾ ਬਾਰ-ਬਾਰ ਮਾਇਆ ਪੇ ਅਟਕੇ ਕੀ ਕਰਾਂ ਮੈਂ ਆਪਣੀ ਬੁੱਧੀ ਨੂੰ ਇਹਨਾਂ ਨੇ ਮੂਰਤੀ ਨਾਲ ਜੋੜਤੀ ਮਾਲਾ ਫੜਾ ਕੇ ਮੈਨੂੰ ਵੀ ਇਹਦੇ ਵਿੱਚੋਂ ਨਿਕਲੂ ਸਭ ਕੁਝ ਫੇਰ ਜਾ ਕੇ ਮੂਰਤੀ ਤੇ ਅੜ ਜਾਂਦੀ ਹੈ ਅੱਖਾਂ ਜੋ ਤਸਵੀਰ ਜੋ ਦਿੰਦੀ ਹੈ ਮਾਇਆ ਦਿੰਦੀ ਹੈ ਉਹਨੂੰ ਪ੍ਰੋਬਲਮ ਆ ਰਹੀ ਹੈ ਸਾਨੂੰ ਤਾਂ ਪ੍ਰੋਬਲਮ ਹੋਣੀ ਹੋਣੀ ਹੈ ਖੁਦ ਖਬੀਰ ਨੂੰ ਪ੍ਰੋਬਲਮ ਆ ਰਹੀ ਹੈ ਸਾਨੂੰ ਤਾਂ ਹੋਣੀ ਹੋਣੀ ਬਾਰ-ਬਾਰ ਮਾਇਆ ਤੇ ਅਟਕੇ ਜਾ ਕੇ ਸਰੀਰ ਤੇ ਅਟਕ ਜਾਂਦੀ ਹੈ ਗੱਲ ਮਾਇਆ ਤੇ ਅਟਕ ਜਾਂਦੀ ਹੈ ਗੱਲ ਇਹ ਵੀ ਸਾਡੀ ਅਕਲ ਅਟਕੀ ਜਾਂਦੀ ਹੈ ਮਾਇਆ ਤੇ ਜਿਆਦਾ ਤਾਂ ਸੋਨਾ ਦੇਖਦੀ ਉੱਤੇ ਗੁਰਦੁਆਰੇ ਜਿੱਥੇ ਜ਼ਿਆਦਾ ਲੱਗਿਆ ਹੋਇਆ ਅਗਰ ਵਾਲੇ ਦੇਖਦੀ ਹੈ ਕੀਮਤੀ ਮਾਇਆ ਨਾ ਹੋ ਜਿਹੜੇ ਗੁਰਦਾਰੇ 'ਚ ਜ਼ਿਆਦਾ ਮਾਇਆ ਹੁੰਦੀ ਹੈ ਉਹ ਗੁਰਦਾਰਾ ਸਾਨੂੰ ਚੰਗਾ ਲੱਗਦਾ ਜਿਹੜੇ ਗੁਰਦਾਰੇ ਦੇ ਵਿੱਚ ਕੁਝ ਹੈ ਨਹੀਂ ਵਧੀਆ ਮਹੱਲੇ 'ਚੋਂ ਚਾਹੇ ਨੇੜੇ ਹੋਵੇ ਉੱਥੇ ਜਾਂਦੇ ਹੀ ਨਹੀਂ ਤੜਕ ਭੜਕ ਮਾਇਆ ਦੀ ਚਾਹੀਦੀ ਹੈ ਨਾ ਫਿਰ ਗੁਰੂ ਦੀ ਗੱਲ ਤਾਂ ਨਹੀਂ ਚਾਹੀਦੀ ਜਿਨ੍ਹਾਂ ਨੂੰ ਉਪਦੇਸ਼ ਦੀ ਭੁੱਖ ਹੈ ਨੂੰ ਗੁਰਦੁਆਰੇ ਜਾਣ ਦੀ ਵੀ ਲੋੜ ਨਹੀਂ ਐਸ ਮਾਹੌਲ 'ਚ ਜਿਹੜਾ ਮਾਹੌਲ ਚੱਲਦਾ ਉੱਥੇ ਮਤ ਉਲਟੀ ਚੱਲਦੀ ਹੈ ਉਲਟੀ ਉਹ ਮਿਲਦੀ ਹੈ ਜੇ ਸਿੱਧੀ ਮਿਲੂਗੀ ਉੱਥੋਂ ਮਤ ਕਿਉਂਕਿ ਜ਼ਿਆਦਾ ਲੋਕ ਨੇ ਉੱਥੇ ਉੱਥੇ ਨਹੀਂ ਜਾਈਦਾ ਜਿੱਥੇ ਜਦੋਂ ਸੰਤ ਹੁੰਦਾ ਨਾ ਸੰਤ ਜਦੋਂ ਬਣ ਜਾਂਦਾ ਨਾ ਕੋਈ ਆਦਮੀ ਗਿਆਨਵਾਨ ਉਹ ਜਿੱਥੇ ਮਰਜ਼ੀ ਚਲਿਆ ਜਾਵੇ ਜਦੋਂ ਪਹਿਲੀ ਸਟੇਜ ਆ ਤਾਂ ਸਾਖਤ ਦੀ ਸੰਗਤ ਨਹੀਂ ਕਰੀਦੀ ਦੂਰੋਂ ਜਾਈਏ ਭਾਗ ਲਿਖਿਆ ਕਬੀਰ ਨੇ ਪਹਿਲੀ ਸਟੇਜ ਵਿੱਚ ਸਾਖਤਾਂ ਦੀ ਸੰਗਤ ਨਹੀਂ ਕੀਤੀ ਗੁਰਦੁਆਰੇ ਸਾਰੇ ਸਾਖਤ ਬੈਠੇ ਨੇ ਉਹਨਾਂ ਦੀ ਸੰਗਤ ਸਾਖਤਾਂ ਵੱਲੋਂ ਲੈ ਜੂਗੀ ਤੁਹਾਨੂੰ ਆਪਣਾ ਅਸਰ ਪਾ ਦੂਗੀ ਪਹਿਲੀ ਸਟੇਜ ਵਿੱਚ ਨਹੀਂ ਕਰੀਦੀ ਹੁੰਦੀ ਜਦੋਂ ਤੁਸੀਂ ਉਹਨਾਂ ਨੂੰ ਗਾਹ ਲੰਘ ਜਾਓ ਵਿਰੋਧ ਤੇ ਖੜੇ ਹੋ ਜਾਓ ਫਿਰ ਤੁਹਾਨੂੰ ਕੋਈ ਖਤਰਾ ਨਹੀਂ ਉਹਨਾਂ ਤੋਂ ਤੁਹਾਨੂੰ ਗੁਰਬਾਣੀ ਦੀ ਆਪ ਸਮਝ ਆ ਗਈ ਨਹੀਂ ਉਹਨਾਂ ਦਾ ਪ੍ਰਭਾਵ ਪੈ ਜਾਊਗਾ ਪ੍ਰਭਾਵ ਕਿਸੇ ਹੱਦ ਤੱਕ ਪੈਂਦਾ ਹੈ ਬਹੁਤ ਤਕੜੀ ਹੱਦ ਤੱਕ ਪੈਂਦਾ ਹੈ ਕਬੀਰ ਤੇ ਪ੍ਰਭਾਵ ਪੈ ਗਿਆ ਤੁਸੀਂ ਦੇਖੋ ਮਾਲਾ ਨਹੀਂ ਫੇਰੀ ਉਹਨੇ ਪਿਛਲੇ ਜਨਮ ਦੀ ਉਹ ਗੱਲ ਸੀ ਨਾ ਉਹਦੀ ਜਿਹੜਾ ਐਡਾ ਗਾਹ ਲੰਘਿਆ ਉਹ ਤੇ ਪ੍ਰਭਾਵ ਪੈ ਗਿਆ ਫਰੀਦ ਤੇ ਪ੍ਰਭਾਵ ਪਿਆ ਹੋਇਆ ਫਰੀਦ ਤੱਕ ਤੇ ਗੁਰੂ ਨਾਨਕ ਦੇਵ ਜੀ ਗਏ ਹੋਣੇ ਨੇ ਗਏ ਸੀਗੇ ਉੱਥੇ ਉਦੋਂ ਇਹ ਜਿਹੜਾ ਫਰੀਦ ਹੈ ਇਹ ਬੱਚਾ ਹੋਣਾ ਛੋਟਾ ਹੋਣਾ ਗੱਦੀ ਤੇ ਫਰੀਦ ਕੋਈ ਹੋਰ ਬੈਠਾ ਹੋਣਾ ਬਸ ਇਹ ਪਕੜ ਕਰ ਗਿਆ ਗੁਰੂ ਨਾਨਕ ਦੇਵ ਉਪਦੇਸ਼ ਨੂੰ ਬੁੱਧੀ ਸੀਗੀ ਦੇਖੋ ਕਿਸੇ ਦੀ ਬੁੱਧੀ ਕਹੇ ਜਾਂਦੀ ਹੈ ਕਿਸੇ ਦੀ ਕਹੇ ਜਾਂਦੀ ਤੀਖਣ ਬੁੱਧੀ ਸੀ ਅੰਦਰ ਨਾਲੇ ਇਹਦੇ ਭੁੱਖ ਸੀ ਗੱਲ ਦਾ ਭੁੱਖ ਦੀ ਹੈ ਇਹਦੇ ਅੰਦਰ ਭੁੱਖ ਹੋਣੀ ਹੈ ਫਿਰ ਇਹ ਉੱਥੋਂ ਵੀ ਨਹੀਂ ਪੂਰਾ ਪਤਾ ਲੱਗਿਆ ਫਿਰ ਪੰਜਾਬ ਆਇਆ ਅਸਲ ਤੈਨੂੰ ਪੰਜਾਬ ਆ ਕੇ ਪਤਾ ਲੱਗਿਆ ਪੰਜਾਬ ਪ੍ਰਚਾਰ ਸੀ ਨਾ ਇਸ ਇਲਾਕੇ ਦੇ ਵਿੱਚ ਪੰਜਾਬ ਜਾ ਕੇ ਇਹਨੂੰ ਪੂਰਾ ਪਤਾ ਲੱਗਿਆ ਇਹ ਗੁਰੂ ਅਮਰਦਾਸ ਵੇਲੇ ਲੱਗਦਾ ਮੈਨੂੰ ਆਇਆ ਹੋਇਆ ਕਿਆ ਅੰਗਦ ਵੇਲੇ ਗੁਰੂ ਅਮਰਦਾਸ ਨੇ ਸੰਸ਼ੋਧਨ ਕੀਤਾ ਇਹਦੇ ਸ਼ਲੋਕਾਂ ਦੇ ਵਿੱਚ ਪਹਿਲੀ ਭਗਤਾਂ ਦੀ ਲਿਸਟ ਵਿੱਚ ਜਿਹੜੇ ਰੋਜ਼ ਨੇ ਫਰੀਦ ਦਾ ਲੋਕ ਤੇ ਨਹੀਂ ਆਇਆ ਜਿਹੜੇ ਲੋਕ ਕਹਿੰਦੇ ਨੇ ਫਰੀਦ ਸਭ ਤੋਂ ਪਹਿਲਾਂ ਉਹ ਗਲਤ ਕਹਿੰਦੇ ਨੇ ਫਰੀਦ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਹੋਈ ਆਪਣੀ ਬਾਣੀ ਦੇ ਵਿੱਚ ਤਾਂ ਸਾਬਤ ਹੁੰਦਾ ਹੋਵੇ ਫਰੀਦ ਦੀ ਭਾਸ਼ਾ ਵੀ ਹੋਰ ਹੈ ਉਸ ਵੇਲੇ ਦੀ ਭਾਸ਼ਾ ਹੈ ਨਹੀਂ ਇਹ ਜਿਹੜੇ ਵੇਲੇ ਦੀਆਂ ਗੱਲਾਂ ਕਰਦੇ ਨੇ ਜੋ ਲਿਸਟ ਦਿੱਤੀ ਹੈ ਕਬੀਰ ਤੋਂ ਸ਼ੁਰੂ ਹੁੰਦੀ ਹੈ ਲਿਸਟ ਇਹ ਆ ਤਾਂ ਫਿਰ ਧਰੂ ਪ੍ਰਲਾ ਤੋਂ ਸ਼ੁਰੂ ਹੁੰਦੀ ਹੈ ਲਿਸਟ ਭਗਤਾਂ ਦੀ ਜੋ ਗੁਰਬਾਣੀ ਦਰਜ ਹੈ ਫਰੀਦ ਦਾ ਕਿਤੇ ਭਗਤਾਂ 'ਚ ਜ਼ਿਕਰ ਨਹੀਂ ਆਇਆ ਹੋਇਆ ਗੁਰੂ ਨਾਨਕ ਤੱਕ ਭਗਤਾਂ ਨੇ ਭਗਤਾਂ ਦਾ ਵੀ ਜ਼ਿਕਰ ਕਿਤੇ ਪੱਟਾਂ ਨੇ ਸਬਈਆਂ 'ਚ ਜ਼ਿਕਰ ਕੀਤਾ ਭਗਤਾਂ ਦਾ ਭਗਤਾਂ ਦਾ ਜ਼ਿਕਰ ਨਹੀਂ ਕੀਤਾ ਨਾਮ ਦੇ ਉਤਲੋਚਨ ਸਾਰਿਆਂ ਦਾ ਜ਼ਿਕਰ ਨਹੀਂ ਕੀਤਾ ਪੱਟਾਂ ਨੇ ਸਬਈਆਂ 'ਚ ਫਰੀਦ ਦਾ ਨਾਮ ਕਿਤੇ ਵੀ ਆਇਆ ਹੈ ਫਿਰ ਇੱਕ ਸ਼ਬਦ ਹੈ ਗੁਰਦੀਨੀ ਵਸਤ ਕਬੀਰ ਕੋ ਲੈ ਹੋ ਵਸਤ ਸੰਭਾਲ ਕਬੀਰ ਦੀਨੀ ਸੰਸਾਰ ਕੋ ਕਬੀਰ ਦੀਨੀ ਸੰਸਾਰ ਕੋ ਇਹ ਇੰਪੋਰਟੈਂਟ ਗੱਲ ਹੈ ਇਹ ਗੱਲ ਗੁਰੂ ਗ੍ਰੰਥ ਸਾਹਿਬ ਦਰਜ ਹੈ ਇਹ ਜਿਹੜੀ ਵਿਚਾਰਧਾਰਾ ਹੈ ਕਬੀਰ ਨੇ ਸੰਸਾਰ ਨੂੰ ਦੱਸੀ ਹੈ ਉਹ ਤੋਂ ਪਹਿਲਾਂ ਗੁਪਤ ਸੀ ਮਾਗਰ ਵਿੱਚ ਸੀ ਸੀ ਪਹਿਲਾਂ ਵੀ ਗੁਪਤ ਹੋ ਗਈ ਨਾ ਧਰਤੀ ਦੇ ਥੱਲੇ ਪਾਣੀ ਹੈਗਾ ਕੀ ਕਰੀਓ ਪਾਣੀ ਨੂੰ ਅਸੀਂ ਤਾਂ ਬਾਹਰ ਪਿਆਸੇ ਬੈਠੇ ਆ ਕੀ ਲੋਕ ਧਰਤੀ ਦੇ ਉੱਤੇ ਨਹੀਂ ਮਰ ਜਾਂਦੇ ਪਿਆਸੇ ਮਰ ਜਾਂਦੇ ਨੇ ਥੱਲੇ ਬੈਠ ਕੇ ਦੇਖੀ ਪਾਣੀ ਨਹੀਂ ਹੁੰਦਾ ਉਸੇ ਧਰਤੀ ਥੱਲੇ ਪਾਣੀ ਹੈ ਉਹ ਮਰ ਗਿਆ ਪਿਆਸਾ ਜਦ ਉਹਦੇ ਨਾਲ ਉਹ ਪਾਣੀ ਦਾ ਕਨੈਕਸ਼ਨ ਹੈ ਕੋਈ ਨਹੀਂ ਕਾ ਲਿਖਤ ਵਿੱਚ ਗ੍ਰੰਥਾਂ 'ਚ ਪਈ ਹੈ ਗੱਲ ਉਹ ਧਰਤੀ ਦੇ ਥੱਲੇ ਪਾਣੀ ਵਾਲੀ ਗੱਲ ਹੈ ਜਿਹੜੀ ਗ੍ਰੰਥਾਂ 'ਚ ਪਈ ਹੈ ਪਈ ਨੂੰ ਕੀ ਕਰੇ ਜਿਹੜੀ ਗੁਪਤ ਹੈ ਧਰਤੀ ਦਾ ਥੱਲੇ ਪਾਣੀ ਗੁਪਤ ਪਿਆ ਕੀ ਕਰੂ ਉਹਨੂੰ ਪੀਣ ਵਾਲੇ ਨੂੰ ਤਾਂ ਚਾਹੀਦਾ ਜੇ بارش ਹੋ ਜਾਏ ਜਾਂ بارش ਹੁੰਦੀ ਹੈ ਫਿਰ ਤਾਂ ਐ ਨਹੀਂ ਕਹਿ ਸਕਦਾ ਮੇਰੇ ਕੋਲ ਨਲਕਾ ਨਹੀਂ ਸੀ ਉੱਥੇ ਜਾਂ ਨਲਕੇ 'ਚ ਹੱਥੀ ਨਹੀਂ ਸੀ ਜਾਂ ਮੇਰੇ ਕੋਲ ਲੱਜ ਨਹੀਂ ਸੀ ਜਾਂ ਮੇਰੇ ਕੋਲ ਭਾਂਡਾ ਡੋਰ ਨਹੀਂ ਸੀ ਬਾਰਿਸ਼ ਨੂੰ ਤਾਂ ਕੋਈ ਨਹੀਂ ਕਹਿ ਸਕਦਾ ਬਾਰਿਸ਼ ਤਾਂ ਉੱਤੋਂ ਪੜੀ ਜਿਹੜਾ ਕਹਿੰਦੇ ਨੇ ਮੌਸਮ ਮੌਸਮ ਕੀ ਹੁੰਦਾ ਇੱਕ ਹੋਏ ਤਾਂ ਉਗਵੇ ਰੁੱਤੀ ਹੂੰ ਰੁੱਤ ਹੋਏ ਉਹ ਰੁੱਤ ਕੀ ਹੈ ਇੱਕ ਹੋ ਜਾਂਦਾ ਨਹੀਂ ਉਗਦਾ ਜੇ ਬਾਰਿਸ਼ ਨਹੀਂ ਹੁੰਦੀ ਚਲੇ ਜਾਂਦੇ ਨੇ ਸਾਰੇ ਦੇਵ ਲੋਕ ਚ ਰਿਜ਼ਰਵ ਕੋਟਾ ਪਿਆ ਰਹਿੰਦਾ ਹੈ ਵੀ ਜਦੋਂ ਤਾਉ ਉਦੋਂ ਬੀਜ ਦਾਂਗੇ ਹੁਣ ਬੀਜ ਪਿਆ ਲੋਕਾਂ ਦੇ ਬੋਰੀਆਂ 'ਚ ਪਾਇਆ ਪਿਆ ਨਹੀਂ ਆਪਾਂ ਨਹੀਂ ਰੱਖਦੇ ਰੋਤਾਈ ਦੇ ਬੀਜ ਦਿੰਦੇ ਜਵਾਰ ਬਾਜਰਾ ਹੁਣ ਰੱਖਿਆ ਲੋਕਾਂ ਦਾ ਰੋਤਾਈ ਅਗਰ ਵੀ ਦੀ ਬੀਜਣਗੇ ਕੋਈ ਸਜ ਕੇ ਬੀਜੂਗਾ ਕੋਈ ਵੀ ਪੈਸੇ ਤੇ ਬੀਜੂਗਾ ਪਾਣੀ ਹੋਊ ਤਾਂ ਬੀਜੂਗਾ ਨਾ ਰੁੱਤ ਤੇ ਇੱਕ ਹੋਣਾ ਸਾਰੇ ਧਰਮਾਂ 'ਚ ਸੁਭਾਵਕ ਗੱਲ ਹੈ ਕਬੀਰ ਇੱਕ ਹੋ ਗਿਆ ਸੀ ਸੰਤੋਖ ਹੋ ਗਿਆ ਸੀ ਔਰ ਸੰਤੋਖ ਵੀ ਪੱਕਾ ਸੀ ਹਿੱਲਿਆ ਨਹੀਂ ਉਹ ਸਾਰੇ ਜਿਹੜਾ ਉਹਦਾ ਬੀਜ ਕਾ ਸੰਤੋਖ ਤੱਕ ਦੀ ਗੱਲ ਉਹ 'ਚ ਹੈਗੀ ਹੈ ਪਰ ਉੱਗਿਆ ਨਹੀਂ ਗਾਹਾਂ ਜਾ ਕੇ ਨਹੀਂ ਉੱਗਦਾ ਗਾਹਾਂ ਜਾ ਕੇ ਇਸੇ ਨਾਲ ਉੱਗਦਾ ਉੱਗਣ ਵਾਲੀ ਗੱਲ ਕਿਸੇ ਕੋਲ ਨਹੀਂ ਮੁਕਤੀ ਤੱਕ ਦੀ ਗੱਲ ਆ ਸਾਰਿਆਂ ਕੋ ਸਾਰੇ ਧਰਮਾਂ 'ਚ ਮੁਕਤੀ ਤੇ ਗਾਹਾਂ ਦੀ ਗੱਲ ਦੱਸੋ ਕਿਹੜੇ ਧਰਮ ਚ ਸਵਾਇ ਗੁਰਮਤਿ ਤੇ ਚਾਰ ਪਦਾਰਥ ਗੁਰਮਤਿ ਵਿੱਚ ਨੇ ਬਾਕੀ ਕਿਹੜੇ ਧਰਮ ਚਾਰ ਪਦਾਰਥ ਨੇ ਚਾਰ ਪਦਾਰਥਾਂ ਚੋਂ ਪਹਿਲਾ ਗਿਆਨ ਪਦਾਰਥ ਹੈ ਸਾਰੇ ਧਰਮ ਜੇ ਗਿਆਨ ਹੈਗਾ ਮੁਕਤੀ ਤੱਕ ਦਾ ਮਾਇਆ ਨੂੰ ਲਾਗਣੀ ਉਹ ਵੀ ਬੰਦੇ ਨੇ ਸਾਰੇ ਬੰਦੇ ਨੇ ਨਾ ਨਾਗਣੀ ਬਚ ਕੇ ਰੋਏ ਦੇ ਰੰਗ ਤੇ ਨਗਣੀ ਵੀ ਹੈ ਚਾਹੀਦੀ ਵੀ ਹੈ ਇਹ ਸਾਡੀ ਨਾ ਗੱਲ ਸਾਰੇ ਬੰਦੇ ਨੇ ਮਾਇਆ ਤੋਂ ਲੋਭ ਬੁਰਾ ਹੈ ਕ੍ਰੋਧ ਬੁਰਾ ਹੈ ਇਹ ਬੁਰਾ ਹੈ ਬੁਰਾਈ ਤੋਂ ਬਚੋ ਫਿਰ ਬਸ ਇਹ ਸੰਤੋਖ ਤੱਕ ਦੀ ਗੱਲ ਹੈਗੀ ਦੂਜੇ ਦਾ ਭਲਾ ਕਰਨਾ ਆਪਣਾ ਨੁਕਸਾਨ ਭਾਵੇਂ ਹੋ ਜਵੇ ਕਿਸੇ ਨੂੰ ਬੁਰਾ ਨਹੀਂ ਸਮਝਣਾ ਕਿਸੇ ਨੂੰ ਬੁਰਾ ਨਹੀਂ ਕਰਨਾ ਕਿਸੇ ਦਾ ਕਿਸੇ ਦਾ ਬੁਰਾ ਨਹੀਂ ਸੋਚਣਾ ਸਾਰੇ ਧਰਮ ਕਹਿੰਦੇ ਨੇ ਪ੍ਰੈਕਟੀਕਲੀ ਕਰਕੇ ਦੇਖ ਲਓ ਇਹ ਗੱਲਾਂ ਸੰਤੋਖ ਤੱਕ ਚਲੇ ਜਾਊਗਾ ਨਾਲੇ ਤਾਂ ਕਰਨ ਦੀ ਹੋਇਆ ਨਾ ਉਹਨੇ ਕਮਾਈ ਕੀਤੀ ਪ੍ਰੈਕਟੀਕਲ ਉੱਥੇ ਤੱਕ ਪਹੁੰਚ ਗਿਆ ਪਰ ਉਹ ਜਿਹੜਾ ਮਨ ਮਰਿਆ ਨਹੀਂ ਦੋ ਪਦਾਰਥ ਨਾ ਮਿਲੇ ਤਾਂ ਨਹੀਂ ਮਰਿਆ ਇੱਛਾ ਕਿਵੇਂ ਖਤਮ ਹੋਵੇ ਮਾਇਆ ਦੀ ਇੱਛਾ ਨਹੀਂ ਸੀ ਉਹਦੇ ਵਿੱਚ ਜਿਹੜੇ ਦੋ ਪਦਾਰਥ ਬਾਕੀ ਸੀ ਉਹ ਇੱਛਾ ਸੀ ਉਹ ਦਰਸ਼ਨ ਜਿਹੜਾ ਹੋਣਾ ਸੀ ਉਹ ਤਾਂ ਹੋਇਆ ਹੀ ਨਹੀਂ ਉਹ ਪਖੰਡਵਾਦ ਵਾਲਾ ਦਰਸ਼ਨ ਉਹ ਮੰਨਣ ਨੂੰ ਤਿਆਰ ਨਹੀਂ ਝੂਠ ਮੂਠ ਦਰਸ਼ਨ ਉਹ ਮੰਨਣ ਨੂੰ ਤਿਆਰ ਨਹੀਂ ਸੱਚਾ ਦਰਸ਼ਨ ਉਹਨੂੰ ਹੋਣਾ ਕੋਈ ਨਹੀਂ ਆਤਮ ਦਰਸ਼ਨ ਹੋਣਾ ਮੂਰਤੀ ਜੋ ਤਾਂ ਕੋਈ ਦਿਖਣਾ ਨਹੀਂ ਇੱਥੇ ਆ ਕੇ ਗੱਡੀ ਅੜੀ ਆ ਉਹਦੀ ਸੰਤੋਖ ਉਹਨੂੰ ਹੋ ਗਿਆ ਉਹ ਕਹਿੰਦਾ ਹੁਣ ਦਰਸ਼ਨ ਕਰਾਓ ਦਰਸ਼ਨ ਕਿੱਥੋਂ ਹੋਣੇ ਦਰਸ਼ਨ ਤਾਂ ਹੋਣਾ ਹੀ ਨਹੀਂ ਬਨਾਰਸ ਕੇ ਠੱਗ ਤਾਂ ਗਿਆ ਉਹਨੇ ਉਹ ਜਿਹੜਾ ਕਹਿੰਦਾ ਉਹ ਫਲ ਕਾਰਨ ਫੂਲੀ ਬਣ ਰਹਾ ਹੈ ਉਹ ਸਾਰੇ ਧਰਮਾਂ ਦੀ ਗੱਲ ਕਰ ਰਿਹਾ ਹੈ ਸਾਰੀਆਂ ਮੱਤਾਂ ਦੇ ਵਿੱਚ ਸਾਰੀ ਬਨਸਪਤੀ ਨੂੰ ਫੁੱਲ ਤਾਂ ਆ ਜਾਂਦੇ ਨੇ ਨਾ ਫੁੱਲ ਨਹੀਂ ਆਉਂਦੇ ਗੁਲਾਬ ਨੂੰ ਫੁੱਲ ਆਉਂਦੇ ਨੇ ਸਭ ਤੋਂ ਵਧੀਆ ਫਲ ਕੀ ਲੱਗਦਾ ਗੁਲਾਬ ਦਾ ਫਲ ਦੱਸੋ ਕੀ ਹੈ ਕੰਡੇ ਫਲ ਦਾ ਕੰਡੇ ਹੀ ਨੇ ਫੁੱਲ ਸਭ ਤੋਂ ਵਧੀਆ ਗੁਲਾਬ ਦਾ ਫਲ ਹੈ ਹੀ ਨਹੀਂ ਤੇ ਫਲ ਤੇ ਬਿਨਾਂ ਫੁੱਲ ਨੂੰ ਕੀ ਕਰੀਏ ਬਈ ਕਿਉਂ ਨਹੀਂ ਲੋਕ ਗੁਲਾਬ ਦੇ ਬਾਗ ਲਾਉਂਦੇ ਕਿਉਂ ਕਿੰਨੂ ਦੇ ਬਾਗ ਲਾਉਂਦੇ ਨੇ ਕਿਉਂ ਅੰਬ ਦੇ ਬਾਗ ਲਾਉਂਦੇ ਨੇ ਉਹਨਾਂ ਤੋਂ ਲਾਭ ਹੈ ਕੋਈ ਖਾਣ ਨੂੰ ਦਿੰਦੇ ਨੇ ਜੋ ਕਦਰ ਬਾਗਾਂ ਦੀ ਹੈ ਫਲ ਵਾਲਿਆਂ ਦੀ ਉਹ ਕਦਰ ਫੁੱਲਾਂ ਵਾਲੇ ਬਾਗਾਂ ਦੀ ਨਹੀਂ ਹੈ ਹੁਣ ਤਾਂ ਚਲੋ ਮੰਦਰ ਮੰਦਰ ਹੋ ਗਏ ਵਿਕਣ ਲੱਗ ਗਏ ਤਾਂ ਇਹਨੂੰ ਪੁੱਛਦਾ ਹੀ ਕੋਈ ਨਹੀਂ ਸੀ ਗੱਲ ਫੁੱਲਦੀ ਨਹੀਂ ਹੈ ਗੱਲ ਫਲਦੀ ਹੈ ਫਲ ਕਾਰਨ ਫੁੱਲੇ ਬਣਾਏ ਫੜ ਲਾਗਾ ਤਾਂ ਫੁੱਲ ਬੁਲਾਏ ਪਰ ਫਲ ਤੋਂ ਬਿਨਾ ਵੀ ਫੁੱਲ ਝੜ ਜਾਂਦਾ ਪਰ ਜਿਹੜੇ ਫਲਦਾਰ ਪੇੜ ਨੇ ਉਹ ਵੀ ਜਿੰਨਾ ਚਿਰ ਫੁੱਲ ਹੈ ਉਹਨਾਂ ਦੀ ਫੜ ਲਈ ਹੈ ਫਲ ਤੋਂ ਪਹਿਲਾਂ ਫੁੱਲ ਨੂੰ ਝੜਨਾ ਪਊਗਾ ਕਰਮ ਵਿਆਹ ਛੱਡਣੇ ਪੈਣਗੇ ਤਾਂ ਫਲ ਮਿਲੂਗਾ ਧਰਮ ਦਾ ਸੱਚ ਧਰਮ ਦਾ ਜਿਹੜੇ ਕਰਮ ਅਭਿਆਸ ਨੇ ਨਾ ਨਿਤਨੇ ਵਗੈਰਾ ਕਰਮ ਅਭਿਆਸ ਨੇ ਸਾਰੇ ਇਹ ਕਾਦੇ ਕੀਤੇ ਪਹਿਲੀ ਸਟੇਜ ਇਹ ਪਹਿਲੀ ਸਟੇਜ ਦੀ ਗੱਲ ਹੈ ਵੀ ਅੰਮ੍ਰਿਤ ਛਕ ਲਿਆ ਪੌਣ ਲੈ ਲਈ ਇਹ ਕਰ ਲਿਆ ਸੇਵਾ ਕਰ ਲਈ ਇਹ ਪਹਿਲੀ ਸਟੇਜ ਹੈ ਕਰਮ ਅਭਿਆਸ ਨੇ ਗਿਆਨੇ ਕਾਰਨ ਕਰਮ ਅਭਿਆਸ ਵੀ ਉਹ ਗਿਆਨ ਜਿਹੜਾ ਸਾਨੂੰ ਚਾਹੀਦਾ ਉਹ ਮਿਲ ਜੇ ਉਹਦੀ ਭੁੱਖ ਪੈਦਾ ਕਰਨ ਵਾਸਤੇ ਨੇ ਤੋਂ ਕਹਾ ਹੁਣ ਕੀ ਹੈ ਤੋਂ ਕਹਾ ਕੀ ਹੈ ਤੋਂ ਕਹਾ ਕੀ ਹੈ ਜੇ ਤਰੱਕੀ ਕਰਨੀ ਹੈ ਕਿਸੇ ਨੇ ਧਰਮ 'ਚ ਤਾਂ ਇੱਥੇ ਆ ਕੇ ਰੁਕੂ ਹੁਣ ਗਿਆਨ ਚਾਹੀਦਾ ਗਿਆਨ ਪਿਆ ਤਾਂ ਕਰਮੇ ਰਵਸ ਗਿਆਨ ਹੋ ਜਾਊਗਾ ਉਹਨਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ ਕਰਮ ਕੀਤੇ ਹੈ ਉਹਨਾਂ ਦੀ ਕੋਈ ਵੈਲਿਊ ਕੀ ਸੀ ਉਹਨਾਂ ਦੀ ਵੈਲਿਊ ਸਿਰਫ ਉਹ ਗਿਆਨ ਤੱਕ ਸੋਝੀ ਦੀ ਸੀ ਕਿ ਗਿਆਨ ਹੈ ਇੱਕ ਇਹ ਤੋਂ ਗਾਹਾਂ ਕੀ ਹੈ ਇਹ ਤੋਂ ਗਾਹਾਂ ਕੀ ਹੈ ਉੱਥੇ ਹਿੰਦੂ ਮਤ 'ਚ ਨਹੀਂ ਦੱਸਿਆ ਹੋਇਆ ਸੀ ਕਹਿੰਦੇ ਨੇ ਮਰੇ ਤੇ ਮੁਕਤੀ ਮਿਲੂਗੀ ਬਸ ਮਰਨ ਮੁਕਤ ਕਨ ਪਾਈ ਇੱਥੇ ਆ ਕੇ ਸ਼ੰਕਾ ਪੈਦਾ ਹੋ ਗਈ ਸਾਡੇ ਪਹਿਲੇ ਹੀ ਚਾਰ ਪਦਾਰਥ ਲਿਖੇ ਹੋਏ ਨੇ ਦੋ ਨਹੀਂ ਲਿਖੇ ਹੋਏ ਚਾਰ ਪਦਾਰਥ ਜੇ ਕੋ ਮੰਗਾ ਸਾਡੇ ਪੂਰਨ ਗਿਆਨ ਹੈ ਇਹ ਪੂਰੀ ਮਤ ਹੈ ਇਹ ਪੂਰੀ ਮਤ ਹੈ ਵਿਵੇਕ ਬੁੱਧੀ ਦੀ ਮਤ ਹੈ ਪੂਰੀ ਮਤ ਦਾ ਗਿਆਨ ਹੈ ਉਹ ਅਧੂਰੀ ਮਤ ਹੈ ਕਿਉਂ ਮਨ ਅਧੂਰਾ ਹੈ ਮਨ ਅੱਧਾ ਹੁੰਦਾ ਨਾ ਮਨ ਕੀ ਮਤ ਹੈ ਇਹ ਗੁਰ ਕੀ ਮਤ ਹੈ ਉਹ ਮਨ ਕੀ ਮਤ ਹੈ ਪਰ ਮਨ ਕੀ ਮਤ ਤੂੰ ਲੈ ਹੋਇਆ ਨੇ ਨਹੀਂ ਕਿਹਾ ਗੁਰ ਕੀ ਮਤ ਤੂੰ ਲੈ ਹੋਇਆ ਨੇ ਕਿਹਾ ਹੈ ਮਨ ਕੀ ਮਤ ਹੈ ਤਾਂ ਕੋਈ ਹੈਗੀ ਹੋਈ ਹੈ ਮਨ ਕੋ ਆਪਣੀ ਮਤ ਤਾਂ ਹੈ ਉਹ ਸਾਡੇ ਕੋਲ ਲੈਣੀ ਕੀ ਸੀ ਗੁਰ ਕੀ ਮਤ ਤੋਂ ਲੈ ਹੋਇਆ ਹਨ ਇਸ ਭਗਤ ਬਿਨਾ ਬਹੁ ਡੁੱਬ ਗੁਰ ਕੀ ਮਤ ਲਈ ਤੋਂ ਬਿਨਾ ਸਾਰੇ ਡੁੱਬ ਜਾਂਦੇ ਨੇ ਮਨ ਕੀ ਮਤ ਡਬੋਣ ਵਾਲੀ ਹੈ ਗੁਰ ਕੀ ਮਤ ਧਾਰਨ ਵਾਲੀ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾ ਜਿਹੜਾ ਆਪ ਮੁਕਤ ਹੈ ਤੁਹਾਨੂੰ ਮੁਕਤ ਉਹ ਕਰ ਸਕਦਾ ਜਿਹੜਾ ਆਪ ਨਹੀਂ ਮੁਕਤ ਉਹਦਾ ਗਿਆਨ ਮੁਕਤ ਨਹੀਂ ਕਰ ਸਕਦਾ ਮਨ ਕੀ ਮਤ ਨਹੀਂ ਮੁਕਤ ਕਰ ਸਕਦੀ ਮਨ ਆਪ ਮੁਕਤ ਨਹੀਂ ਹੈ ਮਨ ਤਾਂ ਮੁਕਤੀ ਭਾਲਦਾ ਹੈ ਜੋ ਸਤਗੁਰ ਮੁਕਤ ਹੈ ਰਾਮ ਜੋ ਦਾਤਾ ਮੁਕਤ ਮੁਕਤ ਕਾ ਸੰਤ ਜਪਾਵੇ ਸੇਵਾ ਕੋ ਦਊ ਭਲੇ ਇੱਕ ਸੰਤ ਇਕਰਾ ਦੋ ਬੰਦੇ ਸੇਵਾ ਕਰਦੇ ਨੇ ਸਿਰਫ ਸੰਸਾਰ ਵਿੱਚ ਔਰ ਕੋਈ ਸੇਵਾ ਨਹੀਂ ਕਰਦਾ ਜੇ ਕੋਈ ਸੇਵਾ ਕਰਦਾ ਸਮਝਦਾ ਉਹ ਮੂਰਖ ਹੈ ਦੋ ਬੰਦੇ ਸੇਵਾ ਕਰਦੇ ਨੇ ਇੱਕ ਸੰਤ ਇੱਕ ਨਾ ਬਾਕੀ ਕੋਈ ਸੇਵਾ ਨੂੰ ਜਿਹਨੂੰ ਅਸੀਂ ਗੁਰਦਾਰੇ ਸੇਵਾ ਬੰਦੇ ਬਾਣੀ ਨੂੰ ਸੇਵਾ ਨਹੀਂ ਹੁੰਦੀ ਨਾ ਸੰਤ ਜਨਮ ਲੈਂਦਾ ਨਾ ਰਾਮ ਜਨਮ ਲੈਂਦਾ ਜਿਨ੍ਹਾਂ ਦੇ ਸੰਤਾ ਰਾਮ ਦੋਏ ਜਨਮ ਵਾਲੇ ਨੇ ਸੰਤ ਵੀ ਜਨਮ ਲੈਂਦਾ ਰਾਮ ਵੀ ਜਨਮ ਲੈਂਦਾ ਉਹ ਹਿੰਦੂ ਨੇ ਸਿੱਖ ਨਹੀਂ ਸਿੱਖੀ ਦਾ ਸੰਤ ਜਨਮ ਨਹੀਂ ਲੈਂਦਾ ਜਨ ਪਰਉਪਕਾਰੀ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਸੰਤ ਸਰਲ ਜੋ ਜਨ ਪਰੇ ਇਹ ਜਿਹੜਾ ਮਨ ਹੈ ਇਹ ਜਨ ਬਣਨਾ ਮਨ ਨੇ ਪਲਟ ਕੇ ਜਨ ਬਣਨਾ ਜਨ ਦਾ ਮਤਲਬ ਹੈ ਜਾਣਕਾਰ ਆਤਮ ਗਿਆਨੀ ਜਨ ਦਾ ਲਫ਼ਜ਼ੀ ਅਰਥ ਹੈ ਜਿਹਨੂੰ ਗਿਆਨਵਾਨ ਹੈ ਜਿਹੜਾ ਗਿਆਨੀ ਹੈ ਜਿਹਨੇ ਜਾਣ ਲਿਆ ਆਪਣਾ ਜਨ ਆਪਣਾ ਆਪਾ ਜਾਣ ਲਿਆ ਆਤਮ ਗਿਆਨੀ ਨੂੰ ਜਨ ਕਹਿੰਦੇ ਨੇ ਜਦ ਇਹਨੇ ਆਤਮ ਜਾਣ ਲਿਆ ਫਿਰ ਇਹ ਜਨ ਹੈ ਨਾਨਕ ਜਨ ਹੈ ਭਗਤ ਸਾਰੇ ਜਨ ਨੇ ਭਗਤ ਜਨ ਔਰ ਅੰਦਰਲਾ ਕੀ ਹੈ ਅੰਦਰਲਾ ਸੰਤ ਹੈ ਜਿਹਨੂੰ ਰਾਮ ਕਹਿੰਦੇ ਅਸੀਂ ਰਾਮ ਵੀ ਉਹੀ ਹੈ ਸੰਤ ਵੀ ਉਹੀ ਹੈ ਸਾਧ ਵੀ ਉਹੀ ਹੈ ਸੰਤ ਸਰਣ ਉਹਦੀ ਸੜ ਜਾਣਾ ਜੋ ਜਨ ਪੜੇ ਸੰਤ ਇੱਥੇ ਰਹਿੰਦਾ ਇਹ ਇੱਥੇ ਰਹਿੰਦਾ ਜਦ ਜਨ ਬਣ ਜਾਂਦਾ ਆ ਛੱਡ ਕੇ ਇੱਥੇ ਆ ਜਾਂਦਾ ਉਹਨੂੰ ਪਤਾ ਇੱਥੇ ਮੌਤ ਹੈ ਜਨ ਦਾ ਮਤਲਬ ਕੀ ਹੈ ਜਦ ਉਹਨੂੰ ਇੱਥੇ ਦੀ ਮੌਤ ਦਾ ਪਤਾ ਲੱਗਦਾ ਮੌਤ ਮੇਰੀ ਇੱਥੇ ਹੈ ਇੱਥੇ ਮੈਂ ਮਰ ਨਹੀਂ ਸਕਦਾ ਇੱਥੇ ਉਹਦੇ ਵਿੱਚ ਜਨ ਨੇ ਸੰਤ ਵਿੱਚ ਸਮਾ ਜਾਣਾ ਉਹਦੀ ਸ਼ਰਨ ਚ ਲੈ ਜਾਣਾ ਉੱਥੇ ਮੌਤ ਨਹੀਂ ਹੈ ਕਿਉਂਕਿ ਸੰਤ ਨਹੀਂ ਮਰਦਾ ਇੱਥੇ ਰਹਿਣ ਵਾਲਾ ਕਦੇ ਨਹੀਂ ਮਰਦਾ ਇੱਥੇ ਨੀਂਦ ਆਉਂਦੀ ਹੈ ਇੱਥੇ ਆ ਜਾਂਦਾ ਇੱਥੇ ਤਾਂ ਨੀਂਦ ਆਉਂਦੀ ਹੈ ਨੀਂਦ ਇੱਥੇ ਹੀ ਹੈ ਇੱਥੇ ਨੀਂਦ ਨਹੀਂ ਹੈ ਇੱਥੇ ਤਿੱਥੇ ਉਂਗ ਨਾ ਭੁੱਖ ਹੈ ਉਂਗ ਔਰ ਭੁੱਖ ਇੱਥੇ ਨਹੀਂ ਇੱਥੇ ਉਂਗ ਭੁੱਖ ਦੋ ਚੀਜ਼ਾਂ ਨੇ ਜਦੋਂ ਉਂਗ ਆਉਂਦੀ ਇੱਥੇ ਆ ਜਾਂਦਾ ਮਾਇਆ ਜਿਹੜੀ ਭੁੱਖ ਹੈ ਉਹ ਵੀ ਤਿਰਕੁਟੀ ਕਰਕੇ ਯਹਿਰੂ ਮਾਇਆ ਦੀ ਮਨ ਨੂੰ ਦੇਖਦਾ ਜੋ ਹੈ ਬਿਨ ਦੇਖੇ ਉਪਜੇ ਨਹੀਂ ਆਸਾ ਭੁੱਖਾ ਲੱਗੀ ਹੈ ਮਾਇਆ ਦੀ ਜਨਮ ਤੋਂ ਬਾਅਦ ਲੱਗੇ ਜਾਂ ਅੱਖਾਂ ਨਾਲ ਦੇਖਣ ਲੱਗਿਆ ਨਿਆਣਾ ਜੋ ਦੇਖਦਾ ਉਹ ਮੰਗਦਾ ਭੁੱਖ ਮਾਇਆ ਦੀ ਲੱਗੀ ਹੈ ਦੇਖ ਕੇ ਜਾਂ ਇੱਥੇ ਦੇਖਦਾ ਨਹੀਂ ਕੁਝ ਭੁੱਖ ਵੀ ਕੋਈ ਕੋਈ ਗਿਆਨ ਵੇਚਦਾ ਹੈ ਕੋਈ ਵਿਦਿਆ ਵੇਚਦਾ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਏ ਸਾਜਾ ਕਰੇ ਕਬੀਰ ਸਿੰਘ ਕਬੀਰ ਕੌਣ ਹੈ ਕਬੀਰ ਅੰਦਰਲਾ ਬਾਹਰਲਾ ਕਬੀਰ ਹੈ ਤੇ ਅੰਦਰਲਾ ਕਬੀਰ ਹੈ ਜਿਹੜਾ ਮਾਨਾ ਹੈ ਕਬੀਰ ਹੈ ਕਬੀਰ ਨੇ ਕਿਹਾ ਕਬੀਰ ਨੇ ਆਪਣਾ ਨਾਮ ਬਦਲੇ ਘਰਦਿਆਂ ਨੇ ਨਾਮ ਕਬੀਰ ਰੱਖਤਾ ਕਹਿੰਦਾ ਗਲਤ ਕੀਤਾ ਘਰਦਿਆਂ ਨੇ ਮੇਰਾ ਨਾਮ ਕਬੀਰ ਰੱਖਿਆ ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਲੋ ਕਬੀਰ ਤੂੰ ਕਬੀਰ ਹੈ ਮੈਂ ਕਬੀਰ ਨਹੀਂ ਤੇ ਅਸੀਂ ਕਬੀਰ ਨੂੰ ਕਬੀਰ ਸਮਝੀ ਜਾਂਦੇ ਆ ਪਲਟਿਆ ਹੋਇਆ ਜਿਹੜਾ ਇਹ ਪਲਟਿਆ ਸੀ ਕਿਉਂ ਪਲਟਿਆ ਸੀ ਉਹਨੇ ਕਹਾ ਕਬੀਰ ਮੈਂ ਨਹੀਂ ਹੈ ਕਬੀਰ ਵੱਡੇ ਨੂੰ ਕਹਿੰਦੇ ਨੇ ਸਗੀਰ ਛੋਟੇ ਨੂੰ ਕਹਿੰਦੇ ਨੇ ਜਿਹਨੂੰ ਸਾਡੀ ਭਾਸ਼ਾ 'ਚ ਗੁਰ ਕਹਿੰਦੇ ਅਸੀਂ ਸਤਗੁਰ ਕਹਿੰਦੇ ਆ ਰਾਮ ਕਹਿੰਦੇ ਆ ਉਹਦਾ ਨਾਮ ਕਬੀਰ ਹੈ ਉਹ ਬੋਲ ਰਿਹਾ ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਨਾਮ ਕਬੀਰ ਤੇਰਾ ਗਿਆਨ ਕਬੀਰ ਹੈ ਤੇਰਾ ਗਿਆਨ ਵੱਡਾ ਹੈ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸ਼ਰੀਰ ਜੇ ਰਾਮ ਰਤਨ ਲੈਣਾ ਨਾ ਇਹਦੇ ਵਿੱਚੋਂ ਗੁਰਬਾਣੀ ਜੋ ਸਰੀਰ ਦੀ ਮਾਨਤਾ ਇੱਥੋਂ ਇੱਥੇ ਆ ਜਾਓ ਤਾਂ ਸਮਝ ਆਉ ਬਾਣੀ ਸਰੀਰ ਤਜਣ ਦਾ ਮਤਲਬ ਹੈ ਤਿਰਕੁੜੀ ਛੱਡ ਦੋ ਸਰੀਰ ਤਜਿਆ ਗਿਆ ਰਾਤ ਨੂੰ ਜਦ ਤਿਰਕੁੜੀ ਛੱਡ ਦਿੰਦਾ ਹੈ ਦਿਨ ਨੂੰ ਸੌ ਜਾਂਦਾ ਹੈ ਤਿਰਕੁੜੀ ਛੱਡੀ ਹੁੰਦੀ ਹੈ ਸਰੀਰ ਛੱਡਿਆ ਹੁੰਦਾ ਹੈ ਜਦ ਤਿਰਕੁੜੀ ਛੁੱਟਾ ਹੈ ਤੇ ਸਰੀਰ ਛੱਡਿਆ ਗਿਆ ਤਿਰਕੁੜੀ ਛੱਡ ਕੇ ਅਰਥ ਕਰੋ ਇਹਦੇ ਤਿਰਕੁੜੀ ਜਿੰਨਾ ਚਿਰ ਨਹੀਂ ਛੱਡਦੇ ਆਪਣੇ ਦਿਮਾਗ ਨਾਲ ਅਰਥ ਕਰਦੇ ਆ ਆਪਣੀ ਮਰਜ਼ੀ ਨਾਲ ਅਰਥ ਕਰਦੇ ਆ ਤੁਸੀਂ ਆਪਣੀ ਮਰਜ਼ੀ ਨਾਲ ਅਰਥ ਨਹੀਂ ਕਰ ਸਕਦੇ ਬਾਣੀ ਬਾਣੀ ਆਪਣੋ ਬਾਣੀ ਤੋਂ ਹੀ ਪੁੱਛੋ ਵੀ ਤੇਰੇ ਅਰਥ ਕੀ ਨੇ ਬਾਣੀ ਤੋਂ ਹੀ ਪੁੱਛੋ ਵੀ ਲੜਕੀ ਲੜਕਾ ਕਿਹਨੂੰ ਕਹਿਨੀ ਹੈ ਤੂੰ ਗੁਰੂ ਹੈ ਨਾ ਹੈ ਜੇ ਤੈਨੂੰ ਗੁਰੂ ਮੰਨਦੇ ਹੋ ਤਾਂ ਇਹ ਜਿੱਥੋਂ ਹੀ ਸਮਝ ਆਉਂਦਾ ਹੈ ਤੇ ਹੀ ਪੁੱਛੋ ਜੇ ਗੁਰੂ ਤੁਸੀਂ ਆਪੇ ਹੋ ਫਿਰ ਰੌਲਾ ਹੀ ਨਹੀਂ